ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਦਾਨ ਦਾਤਾ ਦਇਆ ਦਇਆ ਦਇਆ ਦਾਨ ਦਇਆਲ ਤੂੰ ਦਇਆ ਦਾਨ ਦਇਆਲ ਤੂੰ ਇਹ ਤਿੰਨ ਗੱਲਾਂ ਤਿੰਨ ਗੁਣ ਨੇ ਤੇਰੇ ਦਇਆ ਦਾ ਤੂੰ ਸਾਗਰ ਦਇਆ ਦਾ ਪੁੰਜ ਦਇਆ ਕੀ ਹੁੰਦੀ ਹੈ ਦਇਆ ਹੁੰਦੀ ਹੈ ਦੇਣ ਦੀ ਇੱਛਾ ਦਇਆ ਸਿਰਫ ਦੇਣ ਦੀ ਇੱਛਾ ਦਾਨ ਹੈ ਦਿੱਤੀ ਹੋਈ ਚੀਜ਼ ਦਇਆ ਤੇਰੇ ਐਡੀ ਹੈ ਕਿ ਹੋਰ ਕਿਸੇ ਚ ਨਹੀਂ ਹੋ ਸਕਦੀ ਬੁਰੇ ਭਲੇ ਕਹਿ ਜਾ ਵੀ ਹੈ ਕੋਈ ਸਭ ਨੂੰ ਦੇਈ ਜਾਂਦਾ ਸਭ ਨੂੰ ਦੇਣ ਦੀ ਉਹ ਇੱਛਾ ਕੁਝ ਜਿਹੜੇ ਜ਼ਹਿਰ ਦੇ ਪੌਦੇ ਨੇ ਉਹਨਾਂ ਨੂੰ ਵੀ ਤੂੰ ਜੀਵਨ ਦਾਨ ਦਿੰਦਾ ਸਭ ਕੁਝ ਖਾਣ ਪੀਣ ਉਹ ਵੀ ਤੇਰੇ ਪੈਦਾ ਕੀਤੇ ਨੇ ਅਮਲ ਦੇ ਜਿਹੜੇ ਦਰਸ਼ਨ ਹੋ ਵੀ ਤੇਰੇ ਵੀ ਪੈਦਾ ਕੀਤੇ ਹਨ ਸੰਸਾਰ 'ਚ ਜਿਹੜਾ ਬੰਦਾ ਔਗਣ ਹਾਰਿਆਂ ਨੂੰ ਵੀ ਦੇਈ ਜਾਂਦਾ ਗੁਣਵੰਤਿਆਂ ਨੂੰ ਵੀ ਦੇਈ ਜਾਂਦਾ ਕੋਈ ਇਹ ਜਿਹਾ ਗੱਲ ਨਹੀਂ ਤੇਰੇ 'ਚ ਹੈ ਕਿ ਇਹਦੇ ਤੇ ਦਇਆ ਹੈ ਇਹਦੇ ਤੇ ਨਹੀਂ ਹੈ ਦਇਆ ਸਾਡੇ ਤੇ ਆਦਮੀ ਇਹ ਜਿਹਾ ਕੋਈ ਨਹੀਂ ਹੋ ਸਕਦਾ ਜਿਹੜੇ ਤੇਰਾ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਦੇਈ ਜਾਂਦਾ ਤੈਨੂੰ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਦੇਈ ਜਾਂਦਾ ਜਿਹੜੇ ਮੰਨਦੇ ਨੇ ਉਹਨਾਂ ਨੂੰ ਵੀ ਦੇਈ ਜਾਂਦਾ ਮੰਨਣ ਵਾਲਿਆਂ ਨੂੰ ਕੋਈ ਜ਼ਿਆਦਾ ਨਹੀਂ ਦਿੰਦਾ ਨਾ ਮੰਨਣ ਵਾਲਿਆਂ ਨੂੰ ਕੋਈ ਘੱਟ ਨਹੀਂ ਦਿੰਦਾ ਸੰਸਾਰੀ ਪਦਾਰਥ ਕਈ ਵਾਰ ਨਾ ਮੰਨਣ ਵਾਲਿਆਂ ਨੂੰ ਸੰਸਾਰੀ ਪਦਾਰਥ ਜ਼ਿਆਦਾ ਦੇ ਦਿੰਦਾ ਕਿਉਂ ਦੇ ਦਿੰਦਾ ਤਾਂ ਤੈਨੂੰ ਪਤਾ ਪਰ ਪ੍ਰੈਕਟੀਕਲ ਤੇ ਹੈਗਾ ਦੇ ਦਿੰਦਾ ਸਾਨੂੰ ਦਿੰਦਾ ਹੈ ਕਿਉਂ ਦੇ ਦਿੰਦਾ ਹੈ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ ਕਿਉਂ ਦੇ ਦਿੰਦਾ ਤੇਰੀ ਮਰਜ਼ੀ ਹੈ ਰਜਾ ਤੇਰੀ ਹੈ ਪਰ ਦਿੰਦਾ ਤਾਂ ਹੈ ਆਪ ਤੇ ਵਿਰੋਧੀ ਨੂੰ ਆਪ ਨੂੰ ਨਾ ਵਾਲੇ ਤੇ ਕੋਈ ਦਇਆ ਕਰੇ ਇਹ ਮੁਸ਼ਕਲ ਗੱਲ ਹੈ ਆਦਮੀ ਵਾਸਤੇ ਤਾਂ ਬਹੁਤ ਮੁਸ਼ਕਲ ਹੈ ਇਸ ਕਰਕੇ ਦਇਆ ਦਾਨ ਦਇਆਲ ਤੂੰ ਔਰ ਦਇਆ ਇਹ ਤੇਰੇ ਗੁਣ ਆਦਮੀ ਦੇ ਗੁਣ ਨਹੀਂ ਹੋ ਸਕਦੇ ਇਹ ਆਦਮੀ ਨੂੰ ਡਿਊਟੀ ਦੇ ਦਿੰਦੇ ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਕਹਿੰਦੇ ਨੇ ਉਹ ਤਾਂ ਮਾਰ ਦੇਣ ਖੇਲ ਨੂੰ ਉਹ ਨਹੀਂ ਦੇ ਸਕਦੇ ਆਪਣੇ ਵਿਰੋਧੀ ਨੂੰ ਕੁਝ ਇਹ ਸ੍ਰਿਸ਼ਟੀ ਨਹੀਂ ਚੱਲ ਸਕਦੀ ਜਿਸ ਤਰੀਕੇ ਨਾਲ ਹਿੰਦੂ ਕਹਿੰਦੇ ਨੇ ਦੇਣ ਵਾਲਾ ਕੋਈ ਹੋਰ ਹੈ ਪੈਦਾ ਕਰਨ ਵਾਲਾ ਹੋਰ ਹੈ ਇਹ ਸ੍ਰਿਸ਼ਟੀ ਚੱਲੇ ਨਹੀਂ ਸਕਦੀ ਕਿਉਂਕਿ ਤੂੰ ਕੱਲਾ ਹੀ ਹੈ ਤੇਰੇ ਕੰਟਰੋਲ 'ਚ ਹੈ ਇਸ ਕਰਕੇ ਚੱਲਦੀ ਹੈ ਸ੍ਰਿਸ਼ਟੀ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਕਰ ਕਰ ਪੈਦਾ ਕਰਨ ਵਾਲਾ ਵੀ ਤੂੰ ਉਹ ਕਹਿੰਦੇ ਨੇ ਪ੍ਰਭੂ ਰਚਨਾ ਪੈਦਾ ਕਰਦਾ ਇਹ ਗੱਲ ਗਲਤ ਹੈ ਤੇਰੇ ਕੋਲ ਇੱਕ ਚਲੇ ਆਦੇ ਹੁਣ ਪੈਦਾ ਕਰਦਾ ਤੂੰ ਪੈਦਾ ਕਰਕੇ ਫਿਰ ਉਹਦੀ ਦੇਖਭਾਲ ਵੀ ਤੂੰ ਕਰਦਾ ਵੀ ਇਹਨੂੰ ਯੋਧਾ ਵੀ ਰੱਖਣਾ ਇਹ ਨਹੀਂ ਵੀ ਜੋਦਾ ਰੱਖਣ ਵਾਲਾ ਕੋਈ ਪਾਲਣ ਵਾਲਾ ਹੋਰ ਹੈ ਕਰ ਕਰ ਦੇਖਣ ਹਾਰ ਸ੍ਰਿਸ਼ਟੀ ਪੈਦਾ ਕੀਤੀ ਹੈ ਸੂਰਜ ਪੈਦਾ ਕੀਤਾ ਸੂਰਜ ਜੀਵਦੀ ਹੈ ਸੂਰਜ ਜੀਵਦੀ ਹੈ ਪਰ ਜੇ ਉਹਦੀ ਤੇ ਦੇਖਭਾਲ ਨਾ ਕਰੇ ਉਹ ਤਾਂ ਹੋਰੇ ਨਾ ਫੜ ਲਵੇ ਜਿਸ ਕੰਮ ਵਾਸਤੇ ਸੂਰਜ ਪੈਦਾ ਕੀਤਾ ਉਹ ਤਾਂ ਕੰਮ ਲੈਣਾ ਦੇਖਣਾ ਹੁੰਦਾ ਜਿਹੜੀ ਚੀਜ਼ ਵਾਸਤੇ ਸੂਰਜ ਪੈਦਾ ਕੀਤਾ ਉਸੇ ਰਾਹ ਜਾਊਗਾ ਜੇ ਰਾਹ ਬਦਲ ਜਵੇ ਕੰਮ ਖਰਾਬ ਹੋ ਜੂ ਸਾਰਾ ਸਾਰੇ ਪਲੈਨਟ ਜਿਹੜੇ ਤਾਂ ਪੈਦਾ ਕੀਤੇ ਨੇ ਆਪਣੇ ਆਪਣੇ ਰਸਤੇ ਤੇ ਚੱਲ ਰਹੇ ਨੇ ਜੇ ਥੋੜੇ ਬਹੁਤੇ ਇਧਰ ਉਧਰ ਰਸਤੇ ਦੇ ਉੱਤੇ ਨੇ ਦੁਨੀਆ ਰੌਲਾ ਪਾਉਂਦੀ ਉਹਦਾ ਵੀ ਕੋਈ ਮਤਲਬ ਹੁੰਦਾ ਪਰ ਸਾਨੂੰ ਨਹੀਂ ਪਤਾ ਕੀ ਮਤਲਬ ਹੁੰਦਾ ਜਿਹੜੀ ਚੀਜ਼ ਤੇ ਬਣਾਈ ਹੈ ਉਹ ਸਭ ਤੇਰੀ ਦੇਖ ਰੇਖ ਵਿੱਚ ਹੈ ਤੇਰੇ ਕੰਟਰੋਲ ਵਿੱਚ ਹੈ ਕਰ ਕਰ ਦੇਖਣਾ ਦੇਖ ਦਇਆ ਸਾਰਿਆਂ ਤੇ ਪਕੜਾ ਤੇਰੀ ਸਾਰੇ ਤੇਰੇ ਨਿਯੰਤਰਣ ਦੇ ਵਿੱਚ ਨੇ ਦਇਆ ਕਰੈ ਪ੍ਰਭ ਮੇਲ ਲਹਿ ਖਿਨ ਮੈਂ ਢਾਹੇ ਉਸਾਰ ਜੇ ਜਿੱਥੇ ਤੱਕ ਬੇਲਣ ਦੀ ਗੱਲ ਹੈ ਆਪਣੇ ਨਾਲ ਉਹ ਵੀ ਤੇਰੀ ਦਇਆ ਦੇ ਵਿੱਚ ਹੀ ਹੈ ਤੇਰੀ ਦਇਆ ਦੇ ਬਿਨਾਂ ਕੋਈ ਮਿਲ ਜੂਗਾ ਇਹ ਗੱਲ ਗਲਤ ਹੈ ਕਿਸੇ ਨੇ ਇੱਕ ਟੱਕ ਭਾਰ ਹੋ ਕੇ ਤਪ ਕਰਕੇ ਜਿਸ ਤਰੀਕੇ ਨਾਲ ਲਿਖਿਆ ਹੋਇਆ ਐਦਾਂ ਨਹੀਂ ਮਲਾਪ ਕੀਤਾ ਉਹ ਗੱਲ ਝੂਠ ਹੈ ਇਹ ਤਾਂ ਜਿੱਤੇ ਤੇਰੀ ਦਇਆ ਹੁੰਦੀ ਉਹ ਮਿਲਦਾ ਤੇਰੇ ਨੂੰ ਜਿਹੜੀਆਂ ਸਿਮਰਤ ਸ਼ਾਸਤਰਾਂ ਦੀਆਂ ਕਹਾਣੀਆਂ ਨੇ ਸਾਰੀਆਂ ਹੀ ਝੂਠੀਆਂ ਨੇ ਸਿਮਰਤ ਬੇਦ ਪ੍ਰਾਣ ਪਕਾਰਨ ਪੋਥੀਆਂ ਉੱਤੇ ਨਾਮ ਤੋਂ ਮਲਾਪ ਹੁੰਦਾ ਤਾਂ ਲਿਖੇ ਨਹੀਂ ਹੋਇਆ ਨਾਮ ਤੋਂ ਮਿਲਾਪ ਹੁੰਦਾ ਹੈ ਨਾਮ ਵਾਲਾ ਮਿਲ ਸਕਦਾ ਹੈ ਨਾਮ ਕਿਵੇਂ ਮਿਲਦਾ ਹੈ ਉਹ ਪ੍ਰੋਸੀਜਰ ਜੋ ਗੁਰਬਾਣੀ ਦੱਸਿਆ ਹੈ ਵਿਧੀ ਇਹ ਵਿਧੀ ਤੋਂ ਇਹ ਤਾਂ ਵਿਧੀ ਦੱਸੀ ਹੋਈ ਹੋਈ ਉੱਥੇ ਉੱਥੇ ਤਾਂ ਹੋ ਰਹੇ ਉਲਟ ਉਲਟ ਗੱਲਾਂ ਦੱਸੀ ਹੋਈ ਹਨ ਨਾਮ ਬਿਨਾ ਨਾਮ ਤੋਂ ਬਿਨਾ ਨੇ ਜੇ ਨਾਮ ਤੋਂ ਬਿਨਾ ਨੇ ਉਹ ਜਿਹੜੀ ਗੱਲ ਉੱਥੇ ਨਾਮ ਤੋਂ ਬਿਨਾ ਸਭ ਝੂਠ ਹੈ ਜੇ ਕੋ ਨਾਮ ਵਾਲੀ ਸਾਖੀ ਹੋਵੇ ਕਿਤੇ ਉਹ ਠੀਕ ਹੋ ਸਕਦੀ ਹੈ ਗੁਰਮਤ ਨਾਲ ਮੇਲ ਖਾਣ ਵਾਲੀ ਗੱਲ ਹੋਵੇ ਠੀਕ ਹੋ ਸਕਦੀ ਹੈ ਪਰ ਜੋ ਗੁਰਮਤ ਨਾਲ ਮੇਲ ਨਹੀਂ ਖਾਂਦੀ ਉਹ ਸਭ ਝੂਠ ਹੈ ਗਾਲੀ ਉੱਚੀ ਹੋ ਤਾਂ ਉੱਚੀਆਂ ਗੱਲਾਂ ਨੇ ਦਇਆ ਕਰੇ ਪ੍ਰਭ ਮੇਲ ਨਹੀਂ ਖਿਨ ਮੈਂ ਜਿਹਨੂੰ ਤੈ ਮਿਲਣਾ ਹੁੰਦਾ ਉਹਦੇ ਤੇ ਵੀ ਦਇਆ ਹੀ ਕਰਦਾ ਤੂੰ ਤੇਰੀ ਕਿਰਪਾ ਤੇ ਬਿਨਾਂ ਮੇਲ ਨਹੀਂ ਹੁੰਦਾ ਖਿਨ ਮੈਂ ਢਾਹੇ ਉਸਾਰ ਖਿਨ ਮੈਂ ਢਾਹੇ ਉਸਾਰ ਜਿਹੜਾ ਉਹਦੇ ਅੰਦਰ ਅਗਿਆਨਤਾ ਦਾ ਬੁਰਜ ਖੜਾ ਕੀਤਾ ਹੁੰਦਾ ਨਾ ਪਹਾੜ ਕਲਾਸ਼ ਪਰਬਤ ਅਗਿਆਨਤਾ ਦਾ ਹੋਵੇ ਦਾ ਉਹ ਸਕੰਟੇ ਚ ਢਾ ਦਿੰਦਾ ਜਦ ਸੱਚ ਦੇ ਪਹਾੜ ਦੇ ਆਉਂਦਾ ਨਾ ਸਾਹਮਣੇ ਹੋਵੇ ਦਾ ਊਟ ਫਿਰ ਹੋਵੇ ਦੇ ਊਟ ਨੂੰ ਹੋਇਆ ਆ ਜਾਂਦਾ ਵੀ ਪਹਾੜ ਜੇ ਤੇ ਦੂਜੇ ਜਾਨਵਰਾਂ ਨਾਲ ਜ਼ਰੂਰ ਵੱਡਾ ਜਾਂ ਊਂਟ ਪਹਾੜ ਦੇ ਥੱਲੇ ਆਉਂਦਾ ਫਿਰ ਆਪਣੀ ਔਕਾਤ ਦਾ ਪਤਾ ਲੱਗਦਾ ਇਹ ਗਿਆਨ ਦਾ ਪਹਾੜ ਹੈ ਹੋਵੇ ਊਂਟ ਹੈ ਇਹ ਠੀਕ ਹੈ ਊਂਟ ਜਾਨਵਰ ਵੱਡਾ ਹੁੰਦਾ ਹੈ ਪਰ ਇਹਦਾ ਮੁਕਾਬਲਾ ਨਹੀਂ ਫਿਰ ਉਹ ਟਹਿ ਜਾਂਦਾ ਟਹੇ ਉਸਾਰ ਉਹਦੇ ਚ ਇੰਨੀਆਂ ਕਵੀਆਂ ਕੱਢ ਕੇ ਦਿੰਦੇ ਨੇ ਉਹਦਾ ਸਭ ਤਾਲਾ ਬਣਾ ਢੇਰੀ ਕਰਦੇ ਨੇ ਸਭ ਸਾਖੀਆਂ ਝੂਠੀਆਂ ਸਾਬਤ ਕਰ ਦਿੰਦਾ ਖਿਦਮੇ ਢਾਹੇ ਉਸਾਰ ਉਹ ਢਾ ਕੇ ਨਵਾਂ ਉਸਾਰ ਦਿੰਦੇ ਇੱਕ ਜੀ ਢੋੜੀ ਹੋਵੇ ਦੇਖੋ ਗੁਰੂ ਅੰਗਦ ਦੇ ਵਿੱਚ ਕੋਈ ਗਿਆਨ ਦਾ ਉਸਾਰਾ ਹੋਇਆ ਹੋਇਆ ਬਿਲਡਿੰਗ ਕੋਈ ਬੜੀ ਹੋਈ ਹੈ ਕੋਈ ਦੇਵੀ ਦੀ ਬਲਤਾ ਬੜੀ ਹੋਈ ਹੈ ਜਾਂਦੇ ਨੇ ਨਾ ਦੇਵੀ ਦੇ ਢਾਤਾ ਨਾ ਔਰ ਨਵਾਂ ਉਸਾਰਤਾ ਸਹੀ ਗੱਲ ਖਿਲਵੇ ਆਏ ਉਸਾਰ ਪਹਿਲਾ ਜੋ ਸਟਰਕਚਰ ਬਣਿਆ ਹੋਇਆ ਸੀ ਧਰਮ ਦਾ ਉਹ ਸਾਰਾ ਤਹਿਸ ਨਹਿਸ ਕਰਤਾ ਨਵਾਂ ਦਾ ਜਿਹੜਾ ਨਵਾਂ ਉਸਾਰ ਨਹੀਂ ਜਾਂਦਾ ਉਹ ਢਾਉਣ ਦਾ ਕੋਈ ਹੱਕ ਨਹੀਂ ਇਹ ਜਿਹੜੇ ਸਾਡੇ ਰੌਲਾ ਪਾਉਂਦੇ ਨੇ ਗਿਆਨੀ ਉਸਾਰਨ ਦੀ ਗੱਲ ਕਰਨ ਪਹਿਲਾਂ ਉਸਾਰਨ ਉਸਾਰਨਾ ਵੀ ਆਉਂਦਾ ਨਵਾਂ ਢਾਹੋ ਤਾਂ ਇਹ ਉਸਾਰਨਾ ਆਉਂਦਾ ਜੇ ਬਨੇਰਾ ਦੇੜ ਦਾ ਬਾਅਦ ਵਿੱਚ ਉਹ ਤਾਂ ਵਧੀਆ ਬਣਾ ਨਹੀਂ ਸਕਦੇ ਫਿਰ ਢੇੜਿਆ ਕਰ ਉਹਦੇ ਨਾਣੇ ਥੱਲੇ ਡਿੱਗਣੇ ਨੇ ਉਹ ਚੀਟਾ ਹੋ ਜਿਹੜੀ ਉਹ ਸਾਲ ਨਹੀਂ ਆਉਂਦੀ ਤੁਹਾਨੂੰ ਵਧੀਆ ਉਹ ਤਾਂ ਬਣਾਉਣੀ ਹੁੰਦੀ ਦਾਨਾ ਤੂੰ ਬੀਨਾ ਹੀ ਦਾਨਾ ਗੈ ਸਰਦਾਨ ਦਾਨਾ ਤੂੰ ਬੀਨਾ ਤੁਹੀਂ ਬੀਨਾ ਹੀ ਦਾਨ ਦੇਣ ਵਾਲਾ ਵੀ ਤੂੰ ਹੈ ਤੇ ਦਾਨ ਲੈਣ ਵਾਲਾ ਵੀ ਤੁਸੀਂ ਤੇ ਤੋਂ ਬਿਨਾ ਕੀ ਇੱਕ ਸਮੁੰਦਰ ਹੈ ਹੁਣ ਅਸੀਂ ਸਮੁੰਦਰ ਨੂੰ ਸੰਬੋਧਨ ਕਰਦੇ ਸਾਰਾ ਸੰਸਾਰ ਪਾਣੀ ਦਾ ਬੁਲਬੁਲ ਹੈ ਪਾਣੀ ਦਾ ਹੀ ਬੁਲਬੁਲ ਹੈ ਪਾਣੀ ਤੋਂ ਹੀ ਪੈਦਾ ਹੋਇਆ ਹੈ ਜੇ ਤਾਂ ਬੁਲਬੁਲਾ ਪਾਣੀ ਦੇ ਨੂੰ ਜਿਹੜਾ ਦੇ ਰਿਹਾ ਪੈਦਾ ਕਰ ਰਿਹਾ ਉਹ ਵੀ ਪਾਣੀ ਤੋਂ ਹੀ ਪੈਦਾ ਹੋ ਰਹੀ ਹੈ ਪਾਣੀ ਜਿੱਥੇ ਨਹੀਂ ਕੁਝ ਨਹੀਂ ਪੈਦਾ ਹੁੰਦਾ ਜਿਹੜੇ ਇਲਾਕਿਆਂ 'ਚ ਪਾਣੀ ਹੈ ਨਹੀਂ ਜ਼ਮੀਨ ਬੰਜਰ ਪਈ ਹੈ ਰੇਗਿਸਤਾਨ ਪਿਆ ਕੁਝ ਨਹੀਂ ਪੈਦਾ ਹੁੰਦਾ ਪਾਣੀ ਨਾਲ ਉੱਥੇ ਵੀ ਫਸਲ ਪੈਦਾ ਹੋ ਜੂ ਤੇ ਉਹੀ ਚੀਜ਼ ਪੈਦਾ ਹੋਊ ਜਿਹੜੀ ਪਾਣੀ ਦੇ ਬਲਬਲੇ ਸਰੀਰ ਨੇ ਖਾਣੀ ਹੈ ਪੈਦਾ ਵੀ ਉਹੀ ਹੋ ਇਹ ਤਾਂ ਹੋ ਗਿਆ ਸਰੀਰ ਦੇ ਤਲ ਦੀ ਗੱਲ ਸਰੀਰ ਦੇ ਲੈਵਲ ਦੀ ਗੱਲ ਹੋਈ ਇੱਕ ਆਤਮਾ ਦੇ ਲੈਵਲ ਦੀ ਗੱਲ ਹੈ ਜਿਹੜੇ ਤੇਰੇ ਤੋਂ ਵਿਛੜ ਗਈ ਆਤਮਾ ਇੱਥੇ ਆ ਗਏ ਸੱਚ ਸੱਚਖੰਡ ਤੋਂ ਇੱਥੇ ਝੂਠ ਖੰਡ ਚ ਆ ਗਏ ਭਵ ਸਾਗਰ ਚ ਆ ਗਏ ਜਦੋਂ ਉੱਥੇ ਸੀ ਜੋਤ ਤੂੰ ਹੈ ਇਹ ਵੀ ਜੋਤ ਹੈ ਇਸ ਕਰਕੇ ਚਿੱਤ ਜਿਹੜਾ ਹੈਗਾ ਉਹ ਧਨ ਚਿੱਤ ਦੇ ਥਰੂ ਦੋਰ ਨਾ ਤੂੰ ਬੰਦੂ ਜਿਹੜਾ ਸ਼ੁੱਧ ਮਾਨ ਹੈ ਉਹਦੇ ਥਰੂ ਹੁਣ ਮਿਲਦਾ ਜੋ ਕੁਝ ਮਿਲਦਾ ਗਿਆਨ ਮਿਲਦਾ ਹੈ ਜੀਵਨ ਜੇ ਮਿਲ ਰਿਹਾ ਹੈ ਜੀਵਨ ਦਾਨ ਜੀਵਨ ਅੰਦਰਲਾ ਜਿਹੜਾ ਮਨ ਹੈ ਉਹਦੇ ਥਰੂ ਦੂਏ ਨੂੰ ਮਿਲ ਰਿਹਾ ਜਿਹੜਾ ਅੱਧਾ ਤਿਰਕੁਟੀ ਸਰੀਰ ਤੇ ਰਹਿੰਦਾ ਮਨ ਮਾਇਆ ਵਿੱਚ ਫਸ ਰਿਹਾ ਮਨ ਬੁੱਧੀ ਦਾ ਜਿਹੜਾ ਜੀਵਨ ਹੈ ਅੰਦਰਲੇ ਚਿੱਤ ਦੇ ਥਰੂ ਹੈ ਅੱਧੇ ਦੇ ਥਰੂ ਇੱਥੇ ਇੱਕ ਦੋ ਥਾਂ ਹੋਇਆ ਹੈ ਇਹ ਸੰਸਾਰ ਦੀ ਗੱਲ ਕਰਦੇ ਹਾਂ ਆਪਾਂ ਤੇ ਦਾਨਾ ਵੀ ਤੂੰ ਹੈ ਦੇਣ ਵਾਲਾ ਵੀ ਤੂੰ ਹੈ ਪ੍ਰਾਪਤ ਕਰਨਾ ਬੜੇ ਵਾਲਾ ਵੀ ਤੂੰ ਦਾਨਾ ਤੂੰ ਦੀਨਾ ਨਹੀਂ ਬਿਨਾ ਤੂੰ ਦਾਨਾ ਕੇ ਸਰਦਾ ਕਿਉਂਕਿ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਜੋ ਪਾਇਆ ਜਾਣਾ ਸਤਗੁਰ ਤੇ ਪਾਇਆ ਜਾਣਾ ਸਤਗੁਰ ਤੇ ਖਾਲੀ ਕੋਈ ਨਹੀਂ ਤੇ ਸਤਗੁਰ ਹੈ ਜਿਹੜਾ ਗੋਰਾ ਜਿਹੜਾ ਔਰ ਚੇਲਾ ਅੱਧਾ ਚੇਲਾ ਅੱਧਾ ਗੋਰਾ ਸਿੱਤ ਗੋਰਾ ਤਮਨ ਚੇਲੇ ਗੁਰ ਚੇਲੇ ਕੀ ਸੰਧ ਬਲਾਈ ਦਾ ਮਤਲਬ ਹੈ ਇਹਨਾਂ ਨੇ ਇੱਕ ਹੋਣੇ ਲੋਹਾਨ ਇਹਨਾਂ ਦੀ ਸੰਧੀ ਹੋਣੀ ਹੈ ਸੰਧੀ ਅਲੇ ਲੜਾਈ ਹੋਈ ਹੋਈ ਹੈ ਦੋਹਾਂ ਦੀ ਸੰਧੀ ਹੋ ਜਾਣੀ ਹੈ ਕੋਈ ਜਣਾ ਹੁਣ ਇਹਨੂੰ ਗਿਆਨ ਕਿਉਂ ਮਿਲ ਰਿਹਾ ਕੀ ਗਿਆਨ ਮਿਲ ਰਿਹਾ ਅਸਲ ਤੇ ਇਹਨਾਂ ਦੀ ਸੰਧੀ ਹੋਣ ਦਾ ਗਿਆਨ ਕਰ ਰਹੀ ਹੈ ਗੁਰਬਾਣੀ ਸੁਲਾ ਹੋ ਜਵੇ ਲੜਾਈ ਮੁੱਕ ਜਵੇ ਦੋ ਇੱਕ ਹੋ ਜਾਣ ਇਹ ਕਹੋ ਕਿ ਆਪਣੇ ਘਰ ਚਲੇ ਜਾਣ ਇਹ ਵੀ ਵਸ ਜਾਣ ਲੜਾਈ ਛੱਡ ਗਈ ਚੈਨ ਨਾਲ ਵਸਿਆ ਜਾ ਸਕਦਾ ਇਹ ਚੈਨ ਨਾਲ ਆਪਣੇ ਘਰ ਟਿਕ ਕੇ ਬਸਣ ਇਹ ਗੁਰਮਤ ਦਾ ਗਿਆਨ ਹੈ ਆਪਣੇ ਵਾਸਤੇ ਆਪਣੇ ਅੰਦਰ ਲੜਾਈ ਹੈ ਆਪਣੀ ਲੜਾਈ ਬਟਾਉਣੀ ਹੈ ਫਿਰ ਕਿਤੇ ਜਾ ਕੇ ਅਸਲੀ ਜੀਵਨ ਸ਼ੁਰੂ ਹੋਣਾ ਚੈਨ ਦਾ ਜੀਵਨ ਸ਼ੁਰੂ ਹੋਣਾ ਉਹੀ ਚੈਨ ਦਾ ਜੀਵਨ ਹੀ ਸਦ ਜੀਵਨ ਉਹੀ ਸ਼ਾਂਤੀ ਦਾ ਜੀਵਨ ਸਦ ਜੀਵਨ ਸਾਰੇ ਜੀਵਨ ਸਦ ਜੀਵਨ ਦੀ ਇਹ ਦੁੱਖਾਂ ਦਾ ਜੀਵਨ ਹੈ ਉਹ ਪਰਮ ਸੁਖ ਦਾ ਜੀਵਨ ਇਸ ਕਰਕੇ ਇਹ ਉਪਦੇਸ਼ ਹੈ ਗੁਰਬਾਣੀ ਦਾ ਆਪਣੇ ਵਾਸਤੇ ਲੋਕਾਂ ਵਾਸਤੇ ਨਹੀਂ ਹੈ ਅਸੀਂ ਲੋਕਾਂ ਵਾਸਤੇ ਬੰਨੇ ਆਪਣੇ ਵਾਸਤੇ ਨਹੀਂ ਬੰਨੇ ਇਹ ਤਾਂ ਹਰੇਕ ਦੇ ਆਪਣੇ ਆਪਣੇ ਵਾਸਤੇ ਆ ਹਾਂ ਜਿਹਨੇ ਆਪਣਾ ਕੰਮ ਕਰ ਲਿਆ ਉਹ ਦੂਜਿਆਂ ਨੂੰ ਸਮਝਾ ਸਕਦਾ ਹੈ ਜੇ ਦੂਜਿਆਂ ਨੂੰ ਦੀ ਸਮਝ ਨਹੀਂ ਆਈ ਹੋਈ ਜਿੰਨਾ ਕੋ ਨੂੰ ਸਹੀ ਸਮਝ ਆ ਗਈ ਉਹ ਨਹੀਂ ਦੱਸ ਸਕਦਾ ਪਰ ਦੱਸਣਾ ਹੀ ਦੇਣਾ ਇਹਦੇ ਛੋੜ ਕੁਛ ਨਹੀਂ ਕਾਲ ਖਾਏ ਕੇ ਛੱਥੋਂ ਤੇ ਜਿਹੜੀ ਗੱਲ ਹੈ ਨਾ ਵੀ ਜਿੰਨਾ ਕਿਸੇ ਨੇ ਸਮਝ ਲਿਆ ਔਰ ਨਾ ਕਿਸੇ ਨੂੰ ਦੂਏ ਨੂੰ ਦੇ ਦੱਸ ਬੁਲਣਾ ਅਗਲੇ ਨੇ ਬੁੱਢੇ ਨਾ ਬੁਲਣਾ ਨਾ ਦਾਲਤ ਭੰਜਨ ਦੁੱਖ ਦਰਨ ਦਾਲਤ ਦਾਲਤ ਭੰਜਨ ਭੰਜ ਢਾਉਣਾ ਕੀ ਸੀ ਢਾਇਓ ਸਾਰ ਢਾਇਓ ਸਾਰ ਕੀ ਸੀ ਦਾਲਤ ਭੰਜਨ ਅਸਲ ਤੇ ਦਾਲਤ ਜਿਹੜੀ ਦਰਦਰਤਾ ਹੈ ਸਾਡੀ ਉਹ ਤੋੜੀ ਉਹ ਦਰਦਰਤਾ ਕੀ ਹੈ ਵੀ ਚੱਲ ਬਥੇਰਾ ਟਾਈਮ ਪਿਆ ਜਪ ਲਾਂਗੇ ਨਾਮ ਇਹ ਦਰਦਰਤਾ ਹੈ ਅੱਜ ਦਾ ਕੰਮ ਕੱਲ ਦੇ ਛੱਡੀ ਜਾਣ ਅਸਲੀ ਕੰਮ ਤੋਂ ਮੂੰਹ ਮੋੜੀ ਜਾਣ ਨੱਕ ਵੱਟੀ ਜਾਣ ਪੜ੍ਹਾਈ ਕਰਦਾ ਬੱਚਾ ਖੇਡ ਦੇ ਵਿੱਚ ਰੁਚੀ ਹੈ ਕੋਈ ਨਹੀਂ ਬਥੇਰਾ ਟਾਈਮ ਪਿਆ ਇਮਤਿਹਾਨ ਕਰ ਲਾਂਗੇ ਇਹ ਦਰਿਦਰ ਤੈਨੂੰ ਦਾ ਕਹਿੰਦੇ ਨੇ ਦਾਲਤ ਪੰਜਨ ਦੁੱਖ ਦਲਨ ਔਰ ਦਾਲਤ ਜੇ ਟੁੱਟ ਜਵੇ ਦੁੱਖ ਸਾਰੇ ਖਤਮ ਹੋ ਜਾਂਦੇ ਅੰਦਰ ਦੁੱਖ ਹੈ ਅੰਦਰ ਉਹਦੇ ਚਿੰਤਾ ਵੀ ਹੈ ਵੀ ਤਾਂ ਮੈਂ ਕੁਝ ਪੜਿਆ ਨਹੀਂ ਤਾਂ ਨੇੜੇ ਆ ਜਾਂਦਾ ਅੰਦਰ ਚਿੰਤਾ ਵੀ ਹੈ ਜੇ ਦਾਲ ਦਰਦਰਤਾ ਖਤਮ ਹੋ ਜਵੇ ਟੁੱਟ ਜਵੇ ਤਾਂ ਦੁੱਖ ਵੀ ਦੂਰ ਹੋ ਜਾਂਦਾ ਨੇ ਜਿਹਨੇ ਆਪਣੇ ਦਰਦਰਤਾ ਨਹੀਂ ਤਾਰੀ ਸਾਰਾ ਯਾਦ ਹੈ ਉਹਨੂੰ ਦੁੱਖ ਹੀ ਨਹੀਂ ਹੈਗਾ ਉਹ ਦੁੱਖ ਦਾ ਉਹ ਤਾਂ ਕਾਲੂ ਤਾਂ ਹੋ ਜਵੇ ਜਿਨ੍ਹਾਂ ਉਹਨੇ ਪੜਿਆ ਜਨਮ ਦੀ ਉਹਦਾ ਟੈਸਟ ਹੋ ਜਵੇ ਕੋਈ ਚਿੰਤਾ ਚਿੰਤਾ ਉਹਨੂੰ ਹੈ ਜਿਹੜਾ ਕੰਮ ਪੈਂਡਿੰਗ ਪਿਆ ਹੈ ਅਸਲ ਜੇ ਕੰਮ ਪੈਂਡਿੰਗ ਪਿਆ ਦੀ ਚਿੰਤਾ ਸਾਰਿਆਂ ਨੂੰ ਆ ਜਿਹੜੀ ਬਹਾਲੀ ਚਿੰਤਾ ਤਾਂ ਬਹਾਲ ਹਰ ਵਕਤ ਦੀ ਜਿਹੜੀ ਚਿੰਤਾ ਹੈ ਉਹ ਪੈਂਡਿੰਗ ਕੰਮ ਪਿਆ ਸਾਡਾ ਉਹਦੀ ਚਿੰਤਾ ਉਹ ਗਹਿਰੀ ਦਬੀ ਹੋਈ ਹੈ ਉੱਤੇ ਚਿੰਤਾਵਾਂ ਹੋਰ ਨੇ ਉਹ ਥਲੇ ਇਸ ਕਰਕੇ ਅਮੀਰ ਨੂੰ ਵੀ ਜਿੰਦਾ ਰਹਿੰਦੀ ਜਿਹੜਾ ਕੰਮ ਸੋਚਿਆ ਹੋਇਆ ਬਣ ਜਾ ਫਿਰ ਵੀ ਜਿੰਦਾ ਰਹਿੰਦੀ ਚਿੰਤਾ ਨਹੀਂ ਖੜਾ ਛੱਡਦੀ ਅਸਲ ਚਿੰਤਾ ਪੈਂਡਿੰਗ ਕੰਮ ਦੀ ਜੋ ਕੰਮ ਕਰਨਾ ਸੀ ਉਹ ਕੀਤਾ ਹੈ ਦਾਰਦ ਪੰਜਨ ਦੁੱਖ ਦਲਨ ਗੁਰਮੁਖੀ ਗਿਆਨ ਧਿਆਨ ਕੀ ਹੈ ਦੋਹੀ ਜੋ ਕੋਈ ਆਦਮੀ ਨਹੀਂ ਹੈਗਾ ਦਾਲਤ ਭਜਨ ਜਿਹੜੀ ਆਰਤੀ ਕਰਦੇ ਨੇ ਬੰਦਿਆਂ ਮੂਰੇ ਕਰਦੇ ਨੇ ਦਾਲਤ ਭਜਨ ਤੂੰ ਗੁਰੂ ਮੂਰੇ ਦੀ ਆਰਤੀ ਕਰਨੀ ਹੈ ਬੇਨਤੀ ਕਰਨੀ ਵੀ ਤੂੰ ਦਾਲਤ ਦੁੱਖ ਭਜਨ ਬਿਲਕੁਲ ਵੀ ਨਹੀਂ ਹੈ ਕੋਈ ਗੁਰਮੁਖਾਂ ਦਾ ਗਿਆਨ ਔਰ ਧਿਆਨ ਹੁੰਦਾ ਗੁਰਮੁਖੀ ਗਿਆਨ ਧਿਆਨ ਗੁਰਮੁਖਾਂ ਵਾਸਤੇ ਗੁਰਮੁਖਾਂ ਵਾਲਾ ਗਿਆਨ ਧਿਆਨ ਹੈ ਜਿਹੜਾ ਉਹ ਦਾਲਤ ਭਜਨ ਦੁੱਖ ਦਲੜ ਹੁੰਦਾ ਦੁੱਖ ਦਲੜ ਕੀ ਹੁੰਦਾ ਦਲਿੱਦਰ ਦਰਿਦਰਤਾ ਨੂੰ ਘਟਦਾ ਗਿਆਨ ਦੋ ਨੇ ਗਿਆਨ ਧਿਆਨ ਗਿਆਨ ਪਹਿਲੀ ਸਟੇਜ ਹੈ ਧਿਆਨ ਦੂਜੀ ਸਟੇਜ ਹੈ ਧਿਆਨ ਨੂੰ ਆਰਾਧਨਾ ਕਹਿੰਦੇ ਨੇ ਧਿਆਨ ਦਾ ਨਾਮ ਆਰਾਧਨਾ ਹੈ ਆਰਾਧਨਾ ਆਰਾਧਨ ਦੀ ਕਾ ਹਰ ਹਰ ਨਾਮ ਆਰਾਧਨਾ ਉਹ ਜਿਹੜਾ ਹਰ ਨਾਮ ਆਰਾਧਨਾ ਸੱਚਖੰਡ ਵਾਲਾ ਬਿਨਾਂ ਕੰਨਾਂ ਦੇ ਲੋਰ ਆ ਜਿਹੜਾ ਗੁਰਬਾਣੀ ਵਾਲਾ ਨਾਮ ਹੈ ਜੀ ਆਰਾਧਨਾ ਨਹੀਂ ਹੁੰਦੀ ਇਹਦਾ ਜਪਣਾ ਹੁੰਦਾ ਇਹਦੇ ਵਾਸਤੇ ਜਪਣਾ ਸਮਝਣਾ ਉਹਦੀ ਆਰਾਧਨਾ ਉਹ ਜਪਣ ਤੇ ਪਰੇ ਦੁੱਖਾਂ ਦਾ ਨਾਸ਼ਤਾ ਹੋਣਾ ਆਰਾਧਨਾ ਨਾਲ ਧਿਆਨ ਨਾਲ ਜਦ ਧਿਆਨ ਤੇ ਟਿਕਾਣਾ ਜੁੜ ਜਾਣਾ ਜਾਂ ਸੁਰਤ ਨੇ ਸ਼ਬਦ ਨਾਲ ਜੁੜ ਜਾਣਾ ਦੁੱਖਾਂ ਦਾ ਨਾਸ ਤਾਂ ਜਦ ਹੋਣਾ ਪਰ ਦਰਿਦਰਤਾ ਦਾ ਨਾਸ ਗਿਆਨ ਨਾਲ ਹੋ ਜਾਂਦਾ ਕੰਮ ਲੱਗ ਜਾਂਦੇ ਨੇ ਆਪਣੇ ਬਿਜਲੀ ਹੋਈ ਸੰਸਾਰੀ ਕੰਮ ਕਰਦੇ ਹੋਏ ਬਿਜਲੀ ਹੋਈ ਉਹ ਕੰਮ ਕਰੀ ਜਾਂਦੇ ਖੇਡ ਵੀ ਆਉਣਾ ਬੱਚੇ ਨੇ ਕੰਮ ਵੀ ਕਰ ਲੈਣਾ ਖੇਡ ਵੀ ਲੈਣਾ ਖੇਡ ਦੇ ਟਾਈਮ ਤੇ ਪੂਰਾ ਔਰ ਹੋਮਵਰਕ ਵੀ ਕਰ ਲੈਣਾ ਦੋਏ ਕੰਮ ਇਕੱਠੇ ਹੀ ਕਰੀ ਜਾਂਦੇ ਇਹ ਗਿਆਨ ਦੀ ਗੱਲ ਹੈ ਗਿਆਨ ਨਾਲ ਉਹ ਹੈ ਹੱਥ ਪੈਰ ਕਰ ਕੰਮ ਸਭ ਚੀਤਨ ਜੁੜਦਾ ਇਹ ਤਾਂ ਗਿਆਨ ਦਾ ਵਿਸ਼ਾ ਧਿਆਨ ਦਾ ਵਿਸ਼ਾ ਜਿਹੜਾ ਹੈਗਾ ਉਹ ਇਹ ਤੋਂ ਕਹਾਂ ਦਾ ਗਿਆਨ ਪੂਰਾ ਹੋਏ ਤਾਂ ਫਿਰ ਧਿਆਨ ਰਹਿ ਜਾਂਦਾ ਕਰ ਫਿਰ ਕੀ ਹੈ ਜੇ ਗਿਆਨ ਪੂਰਾ ਹੋ ਗਿਆ ਫਿਰ ਤਾਂ ਇਹ ਹੈ ਫ੍ਰੀ ਕਰਦੇ ਪੜਨ ਤੋਂ ਫ੍ਰੀ ਹੋ ਜਾਂਦੇ ਪੜਨ ਤੋਂ ਕਾਤੇ ਕਰਤੇ ਜੋ ਪੜਨਾ ਸੀ ਪੜ ਲੈ ਫਿਰ ਕੀ ਫਿਰ ਧਿਆਨ ਹੈ ਸਰ ਧਿਆਨ ਹੈ ਜੋ ਕੀਤਾ ਹੋਇਆ ਉਹ ਸਾਰਾ ਧਿਆਨ ਚ ਲਿਆ ਗਿਆ ਕੀ ਆਊਗਾ ਕੀ ਲਿਖਣਾ ਰਿਵਾਈਜ਼ ਮਨ ਚ ਕਰ ਰਿਹਾ ਸਭ ਕੁਝ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜਦ ਤੁਨ ਮੈਂ ਧਿਆਨ ਰਹਿੰਦਾ ਕਰਨਾ ਤੋਂ ਸੁਣਨ ਵਾਲੀ ਵਿੱਚ ਉਹ ਧਿਆਨ ਨਾਲ ਸੁਣੀ ਜਾਂਦੀ ਹੈ ਕੰਨਾਂ ਨਾਲ ਨਹੀਂ ਸੁਣੀ ਉਹਨੂੰ ਸੁਣਨ ਵਾਸਤੇ ਹੁਣ ਵੀ ਕੋਈ ਚੀਜ਼ ਸੁਣਨ ਵਾਸਤੇ ਧਿਆਨ ਨਹੀਂ ਚਾਹੀਦਾ ਚਾਹੇ ਕੰਨ ਹੈਗੇ ਨੇ ਧਿਆਨ ਬਿਨਾਂ ਨਹੀਂ ਸੁਣੀ ਜਾਂਦੀ ਜੇ ਸੁਣਨ ਵਾਲੇ ਦਾ ਧਿਆਨ ਇੱਥੇ ਨਹੀਂ ਤਾਂ ਕੰਨ ਚਾਹੇ ਇੱਥੇ ਪਏ ਨੇ ਸੁਣ ਨਹੀਂ ਸਕਦਾ ਇਹ ਗੱਲ ਸਾਨੂੰ ਸਮਝਣੀ ਪਊ ਕਿ ਸੁਣਨ ਵਾਲੀ ਜਿਹੜੀ ਸ਼ਕਤੀ ਹੈ ਸਾਡੇ ਕੋਲ ਧਿਆਨ ਕੰਨ ਨਹੀਂ ਹੈਗਾ ਕੰਨ ਸੁਣਨ ਵਾਲੀ ਸ਼ਕਤੀ ਨਹੀਂ ਹੈ ਥੋੜਾ ਵਾਲੀ ਸ਼ਕਤੀ ਦਾ ਧਿਆਨ ਹੈ ਧੁਨ ਮੈਂ ਧਿਆਨ ਕੰਨ ਦੇ ਨਾਲ ਧਿਆਨ ਵੀ ਦੀਦਾ ਧਿਆਨ ਵੀ ਦੀ ਜਾਂਦਾ ਪਤਾ ਲੱਗ ਜਾਂਦਾ ਵੀ ਤੇਰਾ ਧਿਆਨ ਕਿੱਥੇ ਹੈ ਕਿੱਥੇ ਹੈਗਾ ਇਹ ਹੁਣ ਪਤਾ ਹੈ ਪਰ ਇੱਥੇ ਨਹੀਂ ਹੈਗਾ ਸਾਨੂੰ ਪਤਾ ਲੱਗ ਜਾਂਦਾ ਧਿਆਨ ਦਾ ਵੀ ਪਤਾ ਲੱਗ ਜਾਂਦਾ ਜਾਂਦੇ ਦਾ ਵੀ ਪਤਾ ਲੱਗ ਜਾਂਦਾ ਉਹਦਾ ਵੀ ਪਤਾ ਲੱਗ ਜਾਂਦਾ ਇਹ ਤਾਂ ਮਤਲਬ ਜਿਹੜਾ ਧਿਆਨ ਉਹਦੇ ਨਾਲ ਸੁਣਨਾ ਕਰਨਾ ਤੇ ਬਿਨਾ ਧਿਆਨ ਨਾਲ ਸੁਣਿਆ ਜਾਂਦਾ ਧੁਨ ਮੈਂ ਧਿਆਨ ਧਿਆਨ ਮੈਂ ਧੁਨ ਮੈਂ ਨਹੀਂ ਜਾਣਿਆ ਧਿਆਨ ਦੇ ਵਿੱਚ ਟਿਕਿਆ ਹੋਇਆ ਨਹੀਂ ਸੁਣ ਲਿਆ ਧਿਆਨ ਮੈਂ ਜਾਣਿਆ ਜੇ ਧਿਆਨ ਦੇ ਵਿੱਚ ਹੀ ਰਹੇ ਤਾਂ ਜਾਣ ਲੂਗਾ ਜੇ ਧਿਆਨ ਟੁੱਟ ਗਿਆ ਕਦੇ ਉਧਰ ਕਦੇ ਉਧਰ ਫੇਰ ਨਹੀਂ ਜਾਣ ਲੂਗਾ ਲਗਾਤਾਰ ਧਿਆਨ ਦੇ ਵਿੱਚ ਜੇ ਰਿਹਾ ਲਗਾਤਾਰ ਧਿਆਨ ਨੂੰ ਆਰਾਧਨਾ ਕਹਿੰਦੇ ਨੇ ਲਗਾਤਾਰ ਧਿਆਨ ਇੱਕੋ ਚੀਜ਼ ਰਹੇ ਹੋ ਆਰਾਧਨਾ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਕਥ ਕਹਾਣੀ ਇਹ ਗੁਰਮੁਖਾਂ ਦੀ ਕਹਾਣੀ ਹੈ ਇਹ ਕਥਨ ਤੇ ਪਰੇ ਹੀ ਹੈ ਉਹ ਜਿਹੜੀ ਸੁਣੀ ਜਾਣੀ ਹੈ ਜਾਣਿਆ ਨਾ ਜਿਹੜਾ ਜਾਣਿਆ ਧਿਆਨ ਵਿੱਚ ਜਾਣਿਆ ਉਹ ਕਹਾਣੀ ਕੀ ਹੈ ਕੀ ਜਾਣੇ ਉਹ ਕਤ ਕਹਾਣੀ ਗਾਂ ਜਾਣੇ ਨਾ ਧਿਆਨ ਵਿੱਚ ਜਾਣੇ ਤੇ ਸਵਾਲ ਕੀਤਾ ਕੀ ਜਾਣੇ ਉਹ ਦੱਸਣ ਵਾਲੀ ਗੱਲ ਨਹੀਂ ਕੀ ਜਾਣੇ ਉਹ ਕਤ ਕਥਾ ਤਨ ਗਿਆ ਬਹਿ ਝੂਰੀਐ ਧਨ ਮੈਂ ਚੀਤ ਗਵਾ ਤਨ ਚਲਿਆ ਜਾਂਦਾ ਕੋਈ ਧਨਵਾਨ ਆਦਮੀ ਹੈ ਕੋਈ ਨੁਕਸਾਨ ਹੋ ਗਿਆ ਬਹਿ ਕੇ ਝੋਲ ਲੱਗ ਗਿਆ ਝੋਲ ਦਾ ਕੁਦਰਤੀ ਗੱਲ ਹੈ ਕਿਉਂ ਝੂਲਦਾ ਇਸ ਕਰਕੇ ਝੂਲਦਾ ਉਹਦਾ ਧਨ ਵਿੱਚ ਚਿਤ ਰਹਿੰਦਾ ਸੀ 24 ਘੰਟੇ ਜਿਹਦਾ 24 ਘੰਟੇ ਧਨ ਵਿੱਚ ਚਿਤ ਰਹਿੰਦਾ ਝੂਲੂਗਾ ਗਈ ਗਵਾਰ ਦਾ ਜਿੱਤ ਧਨ ਵਿੱਚ ਦੀ ਤਾਂ ਝੂਲਦਾ ਜੇ ਜਿੱਤ ਧਨ ਤੇ ਨਹੀਂ ਹੁੰਦਾ ਪਤਾ ਹੀ ਨਹੀਂ ਕਿਹੜਾ ਆਇਆ ਕਿਹੜਾ ਗਿਆ ਜੇ ਝੋਰਾ ਝੋਰਾ ਛੱਡਣਾ ਤੁਸੀਂ ਝੋਰਾ ਨਾ ਹੋਵੇ ਧਨ ਗਏ ਤੋਂ ਤਾਂ ਇਹ ਵਿੱਚ ਚਿਤ ਰੱਖੋ ਬਸ ਜੇ ਚੇਤੇ ਨਾਲ ਜੋੜ ਕੇ ਰੱਖਾਂਗੇ ਹਰ ਵੇਲੇ ਫਿਰ ਝੂਰਾ ਝੂਰਨਾ ਕੁਦਰਤੀ ਗੱਲ ਹੈ ਫਿਰ ਝੂਰੋਗਾ ਹਰੇਕ ਆਦਮੀ ਝੂਰੂਗਾ ਤਨ ਮੈਂ ਚੇਤ ਗਵਾ ਪਰ ਤਨ ਵਿਰਲੀ ਤਨ ਵਿਰਲੀ ਉਹ ਆਤਮਾ ਵਿਰਲੀ ਹੈ ਕੋਈ ਉਹ ਤਨ ਹੈ ਜਿਹਨੇ ਸੱਚ ਸੋਚਿਆ ਜਿਹਨੇ ਧਨ ਨਾਲ ਹੁੰਦੇ ਹੋਏ ਇਹਦੇ ਵਿੱਚ ਧਿਆਨ ਨਹੀਂ ਰੱਖਿਆ ਧਿਆਨ ਰੱਖਿਆ ਸੱਚ ਇਕੱਠਾ ਕਰਨ ਤੇ ਧਿਆਨ ਸੱਚ ਇਕੱਠਾ ਕਰਨ ਵਿੱਚ ਦੀ ਇਹ ਧਿਆਨ ਵੀ ਮਨ ਜਿਹੜਾ ਸੀਗਾ ਜਿਹੜਾ ਸੰਸਾਰੀ ਧਨ ਸੀ ਉਹ ਵੀ ਸੀਗਾ ਕੋਲੇ ਉਹਦੇ 'ਚ ਧਿਆਨ ਨਹੀਂ ਸੀ ਧਿਆਨ ਸੱਚ ਵਿੱਚ ਸੀ ਤਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਉਹਦਾ ਪਿਆਰ ਨਿਰਮਲ ਨਾਮ ਨਾਲ ਨਿਰਮਲ ਨਾਮ ਕੀ ਹੁੰਦਾ ਨਾਮ ਹੁੰਦਾ ਗਿਆਨ ਨਾਮ ਹੈ ਗਿਆਨ ਗੁਰਬਾਣੀ ਦੇ ਦੋ ਕਿਸਮ ਦਾ ਗਿਆਨ ਨਿਰਮਲ ਵੀ ਹੈ ਦੂਆ ਵੀ ਹੈ ਕਿਉਂਕਿ ਦੋ ਰੰਗ ਦੀ ਗਾਇ ਦਾ ਦੁੱਧ ਹੈ ਕਪਲਾ ਗਾਇ ਦਾ ਦੁੱਧ ਹੈ ਗੋਰੀ ਵੀ ਹੈ ਗਾਇ ਕਾਲੀ ਵੀ ਹੈ ਦੀ ਗੋਰੀ ਔਰ ਕਾਲੀ ਗਾਇ ਦਾ ਦੁੱਧ ਹੈ ਜਿਹੜਾ ਦਾ ਕਾਲੀ ਗਾਇ ਦਾ ਦੁੱਧ ਹੈ ਉਹਦਾ ਦੁੱਧ ਬਲੀਨ ਹੈ ਜਿਹੜਾ ਗੋਰੀ ਕਹਿੰਦਾ ਦੁੱਧ ਹੈ ਉਹ ਨਰਮਲ ਹੈ ਜਿਹੜਾ ਦਾ ਸੰਸਾਰੀ ਗਿਆਨ ਪਾਇਆ ਮਸਾਲਾ ਪ੍ਰਮਾਣ ਦਿੱਤੇ ਨੇ ਉਹਦਾ ਕਾਲੀ ਕਹਿੰਦਾ ਦੁੱਧ ਹੈ ਮਾਇਆ ਦਾ ਗਿਆਨ ਜਿੰਨਾ ਵਿੱਚ ਪਾਇਆ ਜਿਹੜਾ ਕਿ ਸਗਲ ਬਨਸਪਤੀ ਮੈਂ ਬੈ ਸੰਤਰੇ ਕਾਲੀ ਕਹਿੰਦਾ ਦੁੱਧ ਹੈ ਇਹ ਨਰਮਲ ਨਹੀਂ ਹੈਗਾ ਸੰਸਾਰੀ ਸੱਚ ਹੈ ਜਿੰਨਾ ਸੰਸਾਰੀ ਸੱਚ ਹੈ ਕਾਲੀ ਕਹਿੰਦਾ ਦੁੱਧ ਹੈ ਐਡੀ ਨਹੀਂ ਲੈਣਾ ਜੇ ਦੋਏ ਕਰ ਜੋੜ ਕਰੂੰ ਅਰਦਾਸ ਦਾ ਅਰਥ ਕਰ ਲਿਆ ਦੋਏ ਹੱਥ ਐ ਜੋੜ ਲੈ ਤਾਂ ਕਾਲੀ ਗੈਦਾ ਨੂੰ ਬਣਾਤਾ ਗੋਰੀ ਗੈਲਾ ਨਹੀਂ ਰਹਿਣ ਦਿੱਤਾ ਨਿਰਮਲ ਨਾਮ ਨਹੀਂ ਰਹਿਣ ਦਿੱਤਾ ਵਲੀਨ ਨਾਮ ਬਣਾਤਾ ਜੇ ਸੀਸ ਵੱਡੇ ਕਰ ਬੈਸਣ ਦੀ ਜੇ ਕਹਿ ਕਹਿਤਾ ਵੱਢ ਕੇ ਬੈਠਣ ਨੂੰ ਲਵੇ ਫਿਰ ਕਾਲੀ ਗੈਦਾ ਨੂੰ ਬਣ ਗਿਆ ਸੰਸਾਰੀ ਜੋ ਗਿਆਨ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਾਲਾ ਜੇ ਕੰਚਨ ਨਾਲ ਸੁਹਾਗੇ ਦੀ ਗਿਆਨ ਦੇਤਾ ਇਹਦੇ ਦਿਲ ਦਾ ਘੰਟਾ ਲਾਤਾ ਸਨੇਰਾ ਬਜਾ ਦੀ ਜਾਵੜਿਆ ਸੁਹਾਗਾ ਕਿੱਥੋਂ ਮਿਲਦਾ ਹੈ ਕਿਵੇਂ ਬਣਦਾ ਹੈ ਕਿੱਥੋਂ ਆਉਂਦਾ ਹੈ ਇਹ ਕਾਲੀ ਗਾਇ ਦਾ ਦੁੱਧ ਇਹ ਸੁਹਾਗੇ ਬਾਰੇ ਦੱਸਣ ਲੱਗਿਆ ਸੁਹਾਗੇ ਦੇ ਗੁਣ ਦੱਸਣ ਲੱਗਿਆ ਇਹ ਸੋਨਾ ਕਿਵੇਂ ਪੈਦਾ ਹੁੰਦਾ ਕਿੱਥੋਂ ਆਉਂਦਾ ਕਿਹੜੀ ਖਾਨ 'ਚ ਜ਼ਿਆਦਾ ਨਿਕਲਦਾ ਕਿਹੜੇ ਦੇਸ਼ ਕੋ ਜ਼ਿਆਦਾ ਕਿਹੜੇ ਦੇਸ਼ ਕੀ ਕੀਮਤ ਹੈ ਕਿੱਥੇ ਸਸਤਾ ਕਿੱਥੇ ਮਹਿੰਗਾ ਕਿੰਨੇ ਕਾਰਨ ਦਾ ਹੁੰਦਾ ਜੇ ਇਹਦਾ ਗਿਆਨ ਦੇਣ ਲੱਗ ਗਿਆ ਫਿਰ ਕਾਲੀ ਦਾ ਦੁੱਧ ਆਮ ਗਿਆਨੀ ਇਹੀ ਕਰਦੇ ਨੇ ਬੋਲਾ ਇਹਦਾ ਜੋ ਜ਼ਿਆਦਾ ਦਿੰਦੇ ਨੇ ਇਹ ਨਿਰਮਲ ਨਾਮ ਨਹੀਂ ਹੈ ਨਿਰਮਲ ਨਾਮ ਹੈ ਕੇਵਲ ਆਤਮਾ ਦਾ ਗਿਆਨ ਕੇਵਲ ਆਤਮਾ ਸੱਚ ਦਾ ਗਿਆਨ ਆਤਮਾ ਸਤ ਸਰੂਪ ਹੈ ਸੰਸਾਰ ਦਾ ਸੱਚ ਕੀ ਆਤਮਾ ਸੰਸਾਰ ਦੇ ਝੂੜ ਚੋਂ ਸੰਸਾਰ ਦਾ ਸੱਚ ਸਮਝਣਾ ਸੀ ਕੋਈ ਸੰਸਾਰ ਵਿੱਚ ਵੀ ਹੁੰਦਾ ਸਰਲ ਬਨਸਪਤ ਵਿੱਚ ਮੈਂ ਸੰਤਰ ਹੁੰਦਾ ਹੈ ਸਰਲ ਦੁੱਧ ਵਿੱਚ ਕੀ ਹੁੰਦਾ ਹੈ ਪਰ ਦੁੱਧ ਵਿੱਚ ਕੀ ਹਮੇਸ਼ਾ ਹੀ ਨਹੀਂ ਹੁੰਦਾ ਜਦ ਦੁੱਧ ਵਿਗੜ ਜਾਂਦਾ ਫਿਰ ਉਹ ਚ ਘਿਓ ਨਹੀਂ ਨਿਕਲਦਾ ਕਿਉਂ ਫਿਰ ਕਿੱਥੇ ਗਿਆ ਘਿਓ ਦੁੱਧ ਫਟ ਜਾਂਦਾ ਵਿਗੜ ਜਾਂਦਾ ਫਿਰ ਘਿਓ ਨਿਕਲਦਾ ਫਿਰ ਕਿੱਥੇ ਚਲਾ ਗਿਆ ਇਸ ਕਰਕੇ ਸੰਸਾਰ ਦਾ ਸੱਚ ਵੀ ਝੂਠ ਹੈ ਆਤਮਾ ਨਹੀਂ ਕਿਤੇ ਜਾਂਦੀ ਆਤਮਾ ਰਹੂਗੀ ਰਹੂਗੀ ਨਿਕਲੂਗੀ ਨਿਕਲੂਗੀ ਸਰੀਰ ਤੇ ਇਹਨੂੰ ਕੁਝ ਨਹੀਂ ਹੁੰਦਾ ਸਰੀਰ ਨੂੰ ਜੋ ਮਰਜ਼ੀ ਕਰ ਦੋ ਪੱਠੀ ਜਾਲ ਦੋ ਸੜ ਜਵੇ ਕੁਛ ਹੋ ਜਵੇ ਆਤਮਾ ਵੱਖਰੀ ਰੂਹ ਆਤਮਾ ਨੂੰ ਕੁਛ ਨਹੀਂ ਹੁੰਦਾ ਉਧਰ ਹੋ ਜਾਂਦਾ ਬਹੁਤ ਕੁਝ ਇਸ ਕਰਕੇ ਨਿਰਮਲ ਜਿਹੜਾ ਗਿਆਨ ਹੈ ਨਾ ਉਹ ਸਮਝਣਾ ਬਹੁਤ ਇੰਪੋਰਟੈਂਟ ਗੱਲ ਸੀ ਸਾਰਾ ਗਿਆਨ ਨਿਰਮਲ ਨਹੀਂ ਹੈ ਗੁਰਬਾਣੀ ਦੇ ਵਿੱਚ ਇਹ ਜਿਹੜਾ ਦੁਆ ਗਿਆਨ ਸਮਝਾ ਕੇ ਨਾ ਸੰਸਾਰੀ ਗੱਲਾਂ ਸਮਝਾ ਕੇ ਸੱਚ ਸਮਝਾ ਸੱਚ ਸੱਚ ਦਾ ਗਿਆਨ ਨਿਰਮਲ ਹੈ ਬਾਕੀ ਸਭ ਕੂੜ ਹੈ ਉਹ ਬਾਕੀ ਲੱਸੀ ਹੈ ਲੱਸੀ ਛਾਛ ਪੀਏ ਸੰਸਾਰ ਸੰਤੋ ਮੱਖਣ ਖਾਇਆ ਜਿਹਨੂੰ ਮੱਖਣ ਹੈ ਉਹ ਸੱਚ ਹੈ ਤਤ ਹੈ ਬਾਕੀ ਲੱਸੀ ਹੈ ਲੱਸੀ ਜ਼ਿਆਦਾ ਹੁੰਦੀ ਹੈ ਤਤ ਥੋੜਾ ਹੁੰਦਾ ਪਰ ਇਹ ਤਤ ਜ਼ਿਆਦਾ ਹੈ ਕਿਸੇ ਦੁੱਧ 'ਚ ਜ਼ਿਆਦਾ ਵੀ ਹੁੰਦਾ ਨਾ ਕਿ ਉਹ ਵੱਧ ਤੋਂ ਵੱਧ ਘਿਓ ਹੈ ਲੱਸੀ ਵੀ ਹੈ ਫਿਰ ਵੀ ਅੱਧ ਤੋਂ ਵੱਧ ਲੱਸੀ ਹੁੰਦੀ ਹੈ ਹੁਣ ਸਾਡੇ ਕੋਲ ਪ੍ਰਚਾਰ ਲੱਸੀ ਲੱਸੀ ਦਾ ਤੱਤ ਦਾ ਹੈ ਨਹੀਂ ਕਿਸੇ ਕੋਲ ਲੱਸੀ ਪਤਲੀ ਹੈ ਕਿਸੇ ਕੋਲ ਗਾੜੀ ਹੈ ਇਹਨਾਂ ਫਰਕ ਹੈ ਲੋ ਜਿਹੜੇ ਜ਼ਿਆਦਾ ਗਿਆਨੀ ਨੇ ਉਹਨਾਂ ਕੋਲ ਲੱਸੀ ਗਾੜੀ ਹੈ ਕਿਸੇ ਕੋਲ ਥੋੜਾ ਬਹੁਤਾ ਵਿੱਚ ਬਹੁਤ ਕਦੇ ਉਹ ਲੱਸੀ ਦੇ ਵਿੱਚ ਵੀ ਆ ਜਾਂਦੀ ਹੈ ਕਦੇ ਘਿਓ ਦੀ ਬਣੀ ਜੀ ਬਾਹਰ ਦੀ ਕਣਕਾ ਜਿਹਾ ਵਾਈਨਾ ਕਿਣਕਾ ਕੋਈ ਕੋਈ ਕਿਸੇ ਕੋ ਹੁੰਦਾ ਬਸ ਮਾੜਾ ਮੋਟਾ ਕੋਈ ਕਿਣਕਾ ਲੱਸੀ ਵੀ ਆ ਜਾਂਦਾ ਨਾ ਮਾੜਾ ਜਿਹਾ ਇਹ ਜਾਂ ਹੁੰਦਾ ਕਿਸੇ ਕੋ ਬਸ ਜਿਆਦਾ ਤੋਂ ਹੈ ਨਹੀਂ ਰੋਗ ਪਰ ਪਰ ਨਹੀਂ ਕੋਈ ਕੱਢਦਾ ਹੈ ਵੇ ਲੱਸੀ ਛੱਡ ਕੇ ਇਹਦੇ ਹੀ ਕੱਢ ਲਈ ਰੋਗ ਐ ਨਹੀਂ ਨਿਕਲਦਾ ਕਿਸੇ ਨੇ ਕਿਉਂ ਗੁਰਬ ਕਰੀਦਾ ਹੈ ਵਿਦਵਾਨ ਦੇ ਵਿਦਵਾਨਾਂ ਦੇ ਤਾਂ ਇਨਾ ਕਰ ਕਰੂਗਾ ਵਿਦਵਾਨ ਨਹੀਂ ਕੱਢ ਸਕਦਾ ਗੁਰਮੁਖੀ ਗਿਆਨ ਧਿਆਨ ਹੈ ਨਾਲ ਜਿੱਥੇ ਵੀ ਲੱਗੂ ਲਫ਼ਜ਼ ਗੁਰਮੁਖ ਆਊਗਾ ਵਿਦਵਾਨ ਤਾਂ ਗੁਰਮੁਖ ਕਹਦੇ ਹੱਕ ਬੰਦੇ ਨੇ ਜੇ ਕੋਈ ਗੁਰਮੁਖ ਕਹਿ ਲਵੇ ਪੱਥਰ ਦੇ ਵੱਟ ਪਾ ਲੈਂਦੇ ਨੇ ਵੀ ਸਾਨੂੰ ਗੁਰਮੁਖ ਕਹਤਾ ਗੁਰਮੁਖ ਤਾਂ ਪਾਗਲ ਹੁੰਦੇ ਨੇ ਗੋਲ ਪਗਾਣੇ ਨੂੰ ਪਾਗਲ ਸਮਝਦੇ ਨੇ ਚਿੱਟੀ ਬੰਨ੍ਹਵੇ ਨਾ ਗੋਲ ਪੱਗ ਉਹ ਕਹਿੰਦੇ ਨੇ ਯਾਦ ਰਹਿ ਜਾਂਦਾ ਆਪੇ ਸਦਾਈਏ ਜਿਹਨੇ ਸੰਸਾਰ ਛੱਡਿਆ ਸਦਾਈ ਹੋਇਆ ਉਹ ਜਿਹਨੇ ਸੰਸਾਰ ਤਿਆਗਤਾ ਦੁਨੀਆ ਨੂੰ ਸਦਾਈ ਨਹੀਂ ਕਹੂ ਤਾਂ ਕੀ ਕਹੂ ਸੰਸਾਰੀ ਆਦਮੀ ਸਦਾਈ ਹੋ ਗਏ ਉਹਨੂੰ ਉਹ ਠੀਕ ਆ ਵੀ ਉਹ ਸਾਧ ਲੰਗੋਵਾਲ ਦਾ ਉਹਦੀ ਉਹ ਲੰਗੋਵਾਲ ਨੂੰ ਸਦਾਈ ਸਮਝਦਾ ਉਹ ਅਲੱਗ ਗੱਲ ਹੈ ਉਹਦੇ ਵਾਸਤੇ ਸੰਸਾਰ ਸਦਾਈ ਹੈ ਸੰਸਾਰ ਵਾਸਤੇ ਉਹ ਸਦਾਈ ਹਾਂਜੀ ਤਨ ਗਿਆ ਤਾਂ ਜਾਣਦੇ ਜੇ ਰਚੈ ਰੰਗ ਏਕ ਜੇ ਤਨ ਚਲਾ ਗਿਆ ਜਾਣਦੇ ਕੋਈ ਪਰਵਾਹ ਨਾ ਕਰ ਪਰ ਛੱਤ ਹੈ ਕਿ ਐਨਾ ਵੀ ਉਹੀ ਪ੍ਰਵਾਹ ਨਾ ਕਰ ਜੇ ਰਾਤੇ ਨੂੰ ਦੇਖ ਜੇ ਨਾਮ ਦੇ ਰੱਬ ਦੇ ਵਿੱਚ ਰਜ ਰਿਹਾ ਫੇਰ ਪਿਆ ਚਲਾ ਜਾਵੇ ਨਹੀਂ ਨਾ ਜਾਣਦੇ ਛੱਤ ਹੈ ਐਵੇਂ ਨਾ ਕਿਸੇ ਦੇ ਕੇ ਆਖੇ ਵੀ ਸਾਰਾ ਕੁਝ ਮੈਨੂੰ ਦਾਨ ਕਰ ਦੇ ਇੱਥੇ ਛਾਲ ਮਾਰ ਕੁਝ ਤੂੰ ਮੁਕਤ ਹੋ ਜਾਏਗਾ ਐ ਜਾਣਾ ਕਿਤੇ ਠੱਗ ਕੋਲ ਫਸ ਜਿਓ ਇਹ ਆ ਵੀ ਧੰਤਾ ਜੀ ਬਹੁਤ ਬੁਰੀ ਚੀਜ਼ ਹੈ ਇਹਨੂੰ ਖਤਮ ਕਰੋ ਇਹ ਨਾਮ ਦੇ ਵੀ ਉਹਨੇ ਢਿੱਕਾ ਉਹੀ ਦਾ ਲੜਾ ਦੋ ਸਾਰਾ ਇਹ ਵੀ ਨਾ ਕਰ ਲਿਓ ਹਟਾਇਆ ਹੋਇਆ ਹਟਾਇਆ ਨਾ ਹਟਾਇਆ ਹੋਇਆ ਜੇ ਤਾਂ ਪਰਮੇਸ਼ਰ ਨੇ ਦਿੱਤਾ ਤੁਹਾਨੂੰ ਵੇਲੇ ਕੀਤਾ ਵੀ ਇਧਰ ਨਾਮ ਜਪੋ ਇਧਰ ਤੁਹਾਨੂੰ ਰੈਡੀਮੇਡ ਹੈਗਾ ਤੁਹਾਡੇ ਕੋਲ ਖੜੂ ਪੀਣ ਨੂੰ ਤਾਂ ਗਿਆ ਤਾਂ ਜਾਣਦੇ ਪਰ ਜੇ ਰਾਚੇ ਰੰਗੇਟ ਜੇ ਇੱਕ ਦੇ ਰੰਗ ਦੇ ਵਿੱਚ ਰੰਗਣ ਵਾਸਤੇ ਜੇ ਨਾਮ ਜਪਣ ਵਾਸਤੇ ਤੁਹਾਡਾ ਨੁਕਸਾਨ ਦਾ ਹੋ ਰਿਹਾ ਹੋਣ ਦਿਓ ਫਿਰ ਕੋਈ ਪਰਵਾਹ ਨਹੀਂ ਨੁਕਸਾਨ ਜ਼ਰੂਰ ਹੋਊਗਾ ਨੁਕਸਾਨ ਹੋਊਗਾ ਪਰ ਜੇ ਜਾਂਦਾ ਕੋਈ ਪਰਵਾਹ ਨਾ ਕਰੋ ਪਰ ਜੇ ਕੁਝ ਉਧਰ ਲਾਭ ਹੋ ਰਿਹਾ ਤਾਂ ਜੇ ਲਾਭ ਨਹੀਂ ਹੋ ਰਿਹਾ ਫਿਰ ਫਿਰ ਦੀ ਫਿਰ ਤਾਂ ਸਾਰੀ ਜਿਹੜੀ ਹੈ ਜ਼ਿੰਮੇਵਾਰੀ ਉਹ ਤੋਂ ਵੀ ਗਈ ਇਹ ਤਾਂ ਧੋਬੀ ਦੇ ਕੁੱਤੇ ਨੂੰ ਘਾੜਦਾ ਨਾ ਘਾੜਦਾ ਕਿਤੇ ਨਾ ਬਣ ਰਿਹਾ ਉਹ ਘਾੜਦਾ ਤਾਂ ਜੇ ਨਹੀਂ ਬਣਦਾ ਘਰਦੇ ਤਾਂ ਰਹੋ ਘਾੜ ਕਿਹੜਾ ਸਹਿਜ ਸੁਣ ਦਾ ਘਾੜ ਘਾੜ ਸਹਿਜ ਧੋਬੀ ਵਾਲਾ ਘਾੜ ਨਹੀਂ ਹੈਗਾ ਉਹ ਇਹ ਦੂਏ ਧੋਬੀ ਵਾਲਾ ਘਾੜ ਹੈ ਜਿੱਥੇ ਮਨ ਤੋਂ ਹੁੰਦਾ ਮਨ ਤੋਂ ਉਹ ਸ਼ਬਦ ਲਾ ਕੇ ਉਹ ਵੀ ਤਾਂ ਘਾੜ ਹੈ ਧੋਬੀ ਦਾ ਘਾੜ ਸਰੀਰ ਦੇ ਕੱਪੜੇ ਧੋਣੇ ਵਾਲਾ ਉੱਥੇ ਮਨ ਧੋਣੇ ਵਾਲਾ ਘਾਟ ਹੈ ਸਹਿ ਸੁਣ ਕਾ ਘਾਟ ਉਹ ਜੇ ਕੁੱਤਾ ਘਰਦਾ ਨਹੀਂ ਰਿਹਾ ਕੋਈ ਗੱਲ ਨਹੀਂ ਜੇ ਘਾਟ ਦਾ ਬਣ ਗਿਆ ਜੇ ਘਾਟ ਦਾ ਵੀ ਨਹੀਂ ਰਿਹਾ ਫਿਰ ਘਰਦਾ ਦਾ ਰਹੇ ਬਣ ਕੇ ਘਰਦਾ ਤਾਂ ਰਹੇ ਘਰਦਾ ਘਾਟਦਾ ਦੋ ਦੋ ਨਹੀਂ ਜਾਣੋ ਹਾਂਜੀ ਮਨ ਦੀਜਾ ਸਿਰ ਸੌਂਪੀਆ ਪੀ ਕਰਤੇ ਕੀ ਟੇਕ ਕਰ ਦੀਜਾ ਸਿਰ ਸੌਂਪੀਐ ਫਿਰ ਕੀ ਹੈ ਜਾਂ ਇੱਕ ਨਾਮ ਦੇ ਉੱਤੇ ਰਾਜਾ ਰਚਿਆ ਕਿਵੇਂ ਜਾਂਦਾ ਜੇ ਰਚਿਆ ਨਾ ਗੇਕ ਕਿ ਨਹੀਂ ਵੀ ਜੇ ਸਰ ਸੋਪੀਆ ਤੇ ਸਰਦੀ ਦੇਣਾ ਇਤੋਂ ਵੱਢ ਕੇ ਉਹ ਬਰੇ ਦੇਣਾ ਮਰੇ ਦੇ ਸਰੀਰ ਦਾ ਬਾਹਲਾ ਸਰੀਰ ਦਾ ਛੱਡਣਾ ਹੀ ਨਹੀਂ ਬਾਹਲੇ ਸਰੀਰ ਦੇ ਨਾਲ ਤਾਂ ਸਾਰਾ ਸੁਭਜਣਾ ਹੀ ਹੈ ਮਨ ਦੇਣਾ ਹੀ ਸਿਰ ਸੋਪੜ ਮਨ ਵਿੱਚ ਸਤਿਗੁਰ ਕੇ ਅਸਲ ਦਸਮ ਪਾਸ਼ਾ ਨੇ ਸਰੀਰ ਦੀ ਮੰਗੇ ਸੀ ਮਨੇ ਮੰਗੇ ਸੀ ਸਿਰ ਦੀ ਤਾਂ ਗੱਲ ਕੀਤੀ ਸੀ ਡਰਾਇਆ ਸੀ ਜਿਹਨੇ ਸਿਰ ਦੇ ਤਾਂ ਉਹਨੇ ਮੰਨ ਤਾ ਜਾ ਕੇ ਤੰਬੂ ਖੜਾ ਕਰਤਾ ਇੱਕ ਪਾਸੇ ਖੜਾ ਰਹਿ ਵੇ ਸਿਰ ਤਾ ਉਹਨੇ ਉਹਨੇ ਕਹਿਤਾ ਸਿਰ ਹਾਜ਼ਰ ਹੈ ਬਸ ਲੈਣਾ ਨਾਲ ਦਾ ਮਾਲਕ ਦੀ ਮਰਜ਼ੀ ਹੈ ਹਾਂ ਮਨ ਲੈ ਲੈ ਫਿਰ ਰਹਿ ਤਾਂ ਨਾਲੇ ਨੇ ਘਰ ਤਾਂ ਨਹੀਂ ਗਏ ਉਹ ਸਾਰੀ ਜ਼ਿੰਦਗੀ ਮਨ ਦੇਣ ਦਾ ਮਤਲਬ ਤੀ ਗੁਰੂ ਗਈ ਬਣ ਕੇ ਰਹਿ ਗਏ ਉੱਥੇ ਘਰੋਂ ਤਾਂ ਨਹੀਂ ਗਏ ਮਨ ਦਿੱਤਾ ਹੋਇਆ ਸੀ ਨਾਲੇ ਰਹੇ ਨੇ ਚਮਕੌਰ ਸਾਹਿਬ ਦੇ ਸ਼ਹੀਦ ਹੋ ਗਏ ਤਿੰਨ ਦੋ ਵਜੇ ਦੇ ਨਾਲ ਉਹ ਨਾਲ ਰਹੇ ਨੇ ਹਜੂਰ ਸਾਹਿਬ ਤੱਕ ਰਹੇ ਨੇ ਨਾਲ ਮਨ ਦੀਜਾ ਸਿਰ ਸੰਪੀਆ ਪੀ ਕਰਤੇ ਕੀ ਟੇਕ ਬਸ ਟੇਕ ਕੀ ਦੀ ਹੈ ਉਹ ਟੇਕ ਹੈ ਜਿਹੜੀ ਬੰਦੂ ਕਾਈ ਬਲ ਟੇਕਿਆ ਕਾਦੇ ਆਸਰੇ ਕਰਤੇ ਦੇ ਆਸਰੇ ਹੁਕਮ ਦੇ ਆਸਰੇ ਹੁਕਮ ਕਰਤਾ ਫਿਰ ਟੇਕ ਆ ਲਈਏ ਜੁੜ ਗਈ ਦੇ ਨਾਲ ਹੁਕਮ ਪਾਣੇ ਨੂੰ ਪਾਣਾ ਮੰਨ ਲਿਆ ਜਾਂਦਾ ਟੇਕਾ ਆ ਗਿਆ ਜਾਂ ਮੰਨ ਤਾਂ ਸਿਰ ਸੌਪਤਾ ਪਾਣਾ ਮੰਨ ਲਿਆ ਫੇਰ ਟਿਕ ਗਿਆ ਫੇਰ ਮਨ ਟਿਕ ਜਾਂਦਾ ਫੇਰ ਕਰਤੇ ਕੀ ਟੇਕ ਧੰਦਾ ਧਾਵਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਆ ਜਿਹੜੇ ਲੋਕ ਸਮਝਦਾ ਲਿਆ ਗਿਆਨ ਤਾਂ ਲੈ ਲਿਆ ਗਿਆਨ ਤਾਂ ਉਹਨਾਂ ਨੂੰ ਹੈ ਸਮਝਦਾ ਲਿਆ ਤੇ ਸਮਝ ਗੁਰੂ ਘਰ ਤੋਂ ਮਿਲਿਆ ਸੀ ਸਮਝ ਮਾੜੀ ਮੋਟੀ ਪਹਿਲਾਂ ਵੀ ਹੈ ਇਹ ਵੀ ਹੈ ਵੀ ਤੁਹਾਡੇ ਅੰਦਰ ਹੈ ਪਰ ਫਿਰ ਵੀ ਧੰਦਾ ਹੀ ਕਰਦੇ ਰਹੇ ਧਰਮ ਨੂੰ ਧੱਦਾ ਬਣਾ ਕੇ ਰੱਖਿਆ ਉਹਨਾਂ ਨੇ ਤਾਵਤ ਹੈ ਜਿਨ੍ਹਾਂ ਨੇ ਧੰਦਾ ਬਣਾ ਕੇ ਰੱਖਿਆ ਉਹਨਾਂ ਨੂੰ ਟਿਕਾਣਾ ਨਹੀਂ ਮਿਲਿਆ ਕਦੇ ਇੱਥੇ ਨੇ ਮਸਕੀਨ ਉਹ ਕਦੇ ਉੱਥੇ ਨੇ ਕਦੇ ਉੱਥੇ ਨੇ ਕਦੇ ਉੱਥੇ ਨੇ ਧੰਦਾ ਸੀ ਮਸਕੀਨ ਦਾ ਵੀ ਧਰਮ ਨਹੀਂ ਸੀ ਧਰਮ ਨਹੀਂ ਸੀ ਧੰਦਾ ਸੀ ਜੇ ਧਰਮ ਹੁੰਦਾ ਤਾਂ ਉਹਨੂੰ ਨਾਮ ਮਿਲ ਜਾਂਦਾ ਉਹ ਕਹਿੰਦਾ ਮੈਨੂੰ ਨਾਮ ਦਾ ਟੇਸਟ ਵੀ ਆਇਆ ਟੇਸਟ ਨੂੰ ਹੋਣਾ ਕਿੱਥੋਂ ਸੀ ਧੰਦਾ ਸੀ ਧਰਮ ਕਿੱਥੇ ਸੀ ਅਰ ਗੁਰਬਾਣੀ ਨਾਲ ਜੁੜਿਆ ਹੋਇਆ ਜੀ ਸੀ ਗੁਰਬਾਣੀ ਦੇ ਉਹਦੇ ਕੋ ਖੋਜੇ ਨਹੀਂ ਉਹ ਤਾਂ ਗੱਲਾਂ ਇਕਵਾਲ ਦੀ ਕਰਦਾ ਕਿੱਥੇ ਇਕਵਾਲ ਕਿੱਥੇ ਸ਼ੇਖ ਸਾਦੀ ਕਿੱਥੇ ਗੁਰਬਾਣੀ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ ਉਹਨੂੰ ਤਾਂ ਪਤਾ ਹੀ ਨਹੀਂ ਨਾਮ ਕੀ ਹੁੰਦਾ ਉਹਦਾ ਵੈਗਰੂ ਵੈਗਰੂ ਨੂੰ ਨਾਮ ਬੰਦੀ ਬੈਠਾ ਕੁੱਤ ਦਾ ਸੀ ਉਹਦਾ ਧਰਮ ਨਹੀਂ ਸੀ ਜੇ ਤਰਨ ਹੁੰਦਾ ਗੁਰਬਾਣੀ ਦੀ ਖੋਜ ਕਰਦਾ ਤੰਦਾ ਸੀਗਾ ਕੁਝ ਲੈਕਚਰ ਯਾਦ ਕਰ ਲੇ ਉਹ ਵੇਚਦਾ ਫਿਰਦਾ ਰਿਹਾ ਉਹ ਹੁਣ ਵੀ ਵਿਕਦੇ ਨੇ ਕਸਟਾ ਬਣੀਆਂ ਹੋਈਆਂ ਨੇ ਕਿਤਾਬਾਂ ਹੁਣ ਵੀ ਵਿਕਦਾ ਤੰਦਾ ਸੀਗਾ ਤੋਂ ਵੱਡਾ ਹੁਣ ਹਾਲੇ ਕੋਈ ਹੈ ਨਹੀਂ ਬਾਕੀ ਤਾਂ ਸਭ ਉਹ ਤਾਂ ਛੋਟੇ ਹੀ ਨੇ ਧੰਦੇ ਵਾਲੇ ਉਹ ਬਨਿਆ ਵੀ ਮੈਨੂੰ ਨਾਮ ਦਾ ਰਸ ਨਹੀਂ ਆਇਆ ਫਿਰ ਕੀ ਵੇਚਦਾ ਸੀ ਤੂੰ ਜੇ ਨਾਮ ਦਾ ਰਸ ਕੀ ਕਰਦਾ ਸੀ ਕਰਦਾ ਕੀ ਕਿਉਂ ਨਹੀਂ ਆਇਆ ਰਸ ਮਨ ਮਨਮੁਖਾਣੀਆਂ ਗੱਲਾਂ ਸੀ ਸਾਰੀਆਂ ਗੁਰਬਾਣੀ ਨਾਲ ਜੁੜੀਆਂ ਹੀ ਨਹੀਂ ਗੁਰਬਾਣੀ ਦੀ ਉਹਨੂੰ ਸਮਝ ਨਹੀਂ ਸੀ ਗੁਰਬਾਣੀ ਦਾ ਫਿਰ ਕਹਿੰਦਾ ਹੁਣ ਆਪਾਂ ਆਖਰੀ ਅਰਥ ਕਰ ਲਈਏ ਜਦ ਅਰਥ ਅਰਥੇ ਕਰਨੇ ਦਿੱਤਾ ਹੈ ਅਖਰੀ ਅਰਥ ਤਾਂ ਬੇਲਸੀ ਹੁੰਦੀ ਹੈ ਅੱਖਰੀ ਅਰਥ ਕੀ ਹੁੰਦੀ ਹੈ ਲੱਸੀ ਉਹਨੇ ਇਹ ਨਹੀਂ ਕਿਹਾ ਵੀ ਆਪਾਂ ਗੁਰਬਾਣੀ ਵਿਚਾਰੀਏ ਵਿਚਾਰੀਏ ਨਹੀਂ ਕਿ ਅੱਖਰੀ ਅਰਥ ਕਰ ਲਈਏ ਅਸਲ ਜੀ ਵਿਦਵਾਨ ਸੀ ਵਿਦਵਾਨ ਹੈ ਉਹਦੇ ਮੂੰਹ ਤੋਂ ਲਫ਼ਜ਼ ਨਿਕਲ ਰਿਹਾ ਗੁਰਮੁਖ ਉਹਦੇ ਮੂੰਹ ਤੋਂ ਲਫ਼ਜ਼ ਕਦੇ ਕੀ ਕਹਿੰਦੇ ਨਿਕਲ ਜਵੇ ਵਿਦਵਾਨਾਂ ਨੇ ਐ ਰੱਖਿਆ ਵਿਦਵਾਨਾਂ ਨੇ ਐ ਰੱਖਿਆ ਆਪ ਵੀ ਵਿਦਵਾਨ ਸੀ ਵਿਦਵਾਨ ਧੰਦੇ ਵਾਲੇ ਹੁੰਦੇ ਪੰਡਤ ਵਿਦਵਾਨ ਹੈ ਧੰਦਾ ਕਰਦਾ ਪੰਡਤ ਨਾਲ ਇਹ ਗੱਲ ਹੈ ਪਾਤੇ ਨਾਲ ਗੱਲ ਹੈ ਤੱਦਾ ਤਾਵਤ ਰਹਿ ਗਏ ਇੱਥੇ ਹੀ ਰਹਿ ਗਏ ਇੱਥੇ ਹੀ ਨਾਮ ਤੋਂ ਵਾਂਝੇ ਰਹਿ ਗਏ ਨਾਮ ਤੋਂ ਵਾਂਝਾ ਜਿਹੜਾ ਰਹਿ ਗਿਆ ਉਹ ਤੱਦਾ ਤਾਵਤ ਥਾ ਤਾਂ ਰਹਿ ਗਿਆ ਆ ਗੁਰਬਾਣੀ ਦੀ ਪੰਕਤੀ ਇਹ ਗੱਲ ਕਹਿੰਦੀ ਹੈ ਮੈਂ ਸ਼ਬਦ ਅਨੰਦ ਜੇ ਨਹੀਂ ਉਹਨੂੰ ਨਾਮ ਮਿਲਿਆ ਤਾਂ ਤੱਦਾ ਸੀ ਤਾਂ ਨਹੀਂ ਮਿਲਿਆ ਜੇ ਦਰਦਾ ਨਾ ਹੁੰਦਾ ਆਰਾਮ ਮਿਲਦਾ ਸਵਾਲ ਨਹੀਂ ਪੈਦਾ ਕਿਉਂਕਿ ਰਹੇ ਉਹ ਨੇ ਗੁਰਬਾਣੀ ਦੇ ਭਗਤੀ ਦੱਸਦੀ ਹੈ ਰਹੇ ਨਾਮ ਤੋਂ ਵਾਂਝੇ ਉਹ ਨੇ ਜਿਨ੍ਹਾਂ ਨੇ ਧਰਮ ਨੂੰ ਤੱਦਾ ਬਣਾਇਆ ਹੋਇਆ ਸੀ ਇਹ ਜਿਹੜਾ ਧਰਮ ਨੂੰ ਤੱਦਾ ਬਣਾਉਂਦਾ ਹੈ ਜੇ ਤਾਂ ਇੱਥੇ ਡਰ ਮੰਨ ਲੂਗਾ ਤੱਦਾ ਬਣਾਉਣ ਦਾ ਤੇ ਉਹ ਡਰ ਹੈ ਇੱਕ ਦੋ ਜੀ ਜਾਣੇ ਜਾਂ ਤਾਂ ਨਾਮ ਦਾ ਧਨ ਲੈ ਲੈ ਦੋ ਧਨ ਆ ਗਏ ਧਨ ਮੈਂ ਜੀਤ ਗਵਾਰ ਧਨ ਮਿਲਨੀ ਸੱਚ ਸੱਚਿਆ ਦੋ ਚੀਜ਼ਾਂ ਆ ਗਈਆਂ ਇੱਕ ਸੱਚ ਦਾ ਧਨ ਆ ਗਿਆ ਇੱਕ ਝੂਠਾ ਧਨ ਸੰਸਾਰੀ ਆ ਗਿਆ ਦੋਹਾਂ ਦੇ ਵਿੱਚ ਲਕੀਰ ਖਿੱਚੀ ਐ ਇੱਥੇ ਇਹ ਦੋਹਾਂ ਪਦਿਆਂ ਦੇ ਵਿੱਚ ਸੱਚ ਧਨ ਅਰ ਝੂਠ ਧਨ ਦੇ ਵਿੱਚ ਲਕੀਰ ਖਿੱਚੀ ਐ ਗੁਰਮੁਖ ਸੱਚ ਧਨ ਇਕੱਠਾ ਕਰ ਲੈਂਦੇ ਧਨ ਮਿਲ ਸੱਚ ਸੱਚ ਹੈ ਉਹ ਵਿਰਲੇ ਹੁੰਦੇ ਨੇ ਜਿਹੜੇ ਵਿਰਲੇ ਨਹੀਂ ਬਹੁਤੇ ਹੁੰਦੇ ਨੇ ਬਾਕੀ ਸਾਰੇ ਤੱਦਾ ਤਾਮਤ ਰਹਿ ਗਏ ਬਹੁ ਵਚਨ ਰਹਿ ਗਏ ਗਏ ਬਹੁ ਵਚਨ ਉਹ ਵਿਰਲੀ ਹੈ ਗੱਲੀ ਹੈ ਸੱਚ ਸੱਚ ਵਾਲੀ ਇਹ ਬਾਕੀ ਸਾਰੇ ਹੀ ਨੇ ਕੋਈ ਉਹ ਇੱਕ ਹੈ ਉਹਦੇ ਕੋਲ ਮਿਲਦਾ ਇੱਕ ਤੇ ਜ਼ਿਆਦਾ ਵੀ ਹੋ ਸਕਦੇ ਨੇ ਮਿਲਦੇ ਨੇ ਮਨਮੈ ਸ਼ਬਦ ਆਨੰਦ ਮਨਮੈ ਸ਼ਬਦ ਆਨੰਦ ਮਨ ਵਿੱਚ ਪਤਾ ਵੀ ਹੈ ਅਨੰਦ ਸ਼ਬਦ ਮਨ ਵਿੱਚ ਹੈ ਅੰਤਰਾਤਮਾ ਦੀ ਵੀ ਆਵਾਜ਼ ਅੰਦਰ ਹੈ ਪਰ ਫਿਰ ਵੀ ਧੰਦਾ ਕਰੀ ਜਾਂਦਾ ਅੰਤਰਾਤਮਾ ਨੂੰ ਮਤਲਬ ਹੈ ਕਰਸ਼ ਕਰਕੇ ਕਰਸ਼ ਖਤਮ ਕਰਕੇ ਆਪਣੇ ਆਪ ਅੰਤਰਾਤਮਾ ਨੂੰ ਖਤਮ ਕਰਕੇ ਤੰਦਾ ਕਰ ਰਹੇ ਨੇ ਜਾਣਦੇ ਹੋਏ ਤੰਦਾ ਕਰ ਰਹੇ ਨੇ ਵੀ ਧਰਮ ਧੰਦਾ ਨਹੀਂ ਹੁੰਦਾ ਕਈ ਗੱਲਾਂ ਇਸ ਕਰਕੇ ਨਹੀਂ ਬੋਲਦੇ ਵੀ ਸੰਗਤ ਨਾਰਾਜ਼ ਹੋ ਜੂ ਕਈ ਗੱਲਾਂ ਇਸ ਕਰਕੇ ਜਾਣ ਕੇ ਨਹੀਂ ਕਰਦੇ ਵੀ ਜੇ ਮੈਂ ਇਹ ਗੱਲ ਕਹਿ ਦਿੰਦਾ ਜੀ ਸੰਗਤ ਤਾਂ ਨਾਰਾਜ਼ ਹੋ ਜਾਂਦੀ ਤੇ ਸੰਗਤ ਦਾ ਡਰ ਹੈ ਗੁਰੂ ਦਾ ਡਰ ਨਹੀਂ ਵਰਮਨੇ ਸੱਚ ਦਾ ਰਾਹ ਨਹੀਂ ਮੰਨਿਆ ਗੱਲ ਵਿੱਚ ਬੋਰਡ ਪਾ ਲਿਆ ਝੂਠ ਬਣਾ ਲਿਆ ਸੱਚ 'ਚ ਦਵਾਈ ਡੁਪਲੀਕੇਟ ਦੇਤੀ ਗੱਦਾਰੀ ਕਰ ਲਈ ਸੰਗਤ ਨਾਲ ਵੀ ਗੁਰੂ ਨਾਲ ਅਡਗਦਾਰੀ ਕਰ ਲਈ ਗੁਰੂ ਦੀ ਦਵਾਈ ਦੇ ਵਿੱਚ ਕੁਝ ਹੋਰ ਚੀਜ਼ ਮਿਲਾ ਕੇ ਜਿਹੜੀ ਸੰਗਤ ਨੂੰ ਫਿੱਟ ਸੀ ਦੇਤੀ ਸੰਗਤ ਵੀ ਮਰ ਗਈ ਗੁਰੂ ਵੀ ਝੂਠਾ ਕਰਤਾ ਗੁਰਬਾਣੀ ਦੇ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਇਹ ਤੋਂ ਕੁਝ ਨਹੀਂ ਮਿਲ ਰਿਹਾ ਮਿਲਣਾ ਤਾਂ ਹੀ ਨਹੀਂ ਸੀ ਟੀਕਾ ਤੁਸੀਂ ਹੋਰ ਕੁਝ ਝੂਠ ਬੁਲਾ ਕੇ ਲਾਤਾ ਠੀਕ ਹੈ ਅਸੀਂ ਝੂਠ ਬੁਲਾ ਬੁਲਾ ਲਾਉਨੇ ਆ ਲੋਕਾਂ ਦਾ ਗੁਰਬਾਣੀ ਤੋਂ ਵਿਸ਼ਵਾਸ ਉੱਡਦਾ ਚਲਿਆ ਜਾਂਦਾ ਜੇ ਮਸਕੀਨ ਨੂੰ ਨਹੀਂ ਮਿਲਿਆ ਸਾਨੂੰ ਕਿਵੇਂ ਮਿਲ ਜੂ ਕਿਹੜਾ ਆਦਮੀ ਹੈ ਜਿਹੜਾ ਹੌਸਲਾ ਧਾਰੂਗਾ ਜਿੰਨੇ ਬੰਦੇ ਮਸਕੀਨ ਨੂੰ ਸੁਣਦੇ ਸੀ ਕੋਈ ਇੱਕ ਆਦਮੀ ਹੌਸਲਾ ਕਰੂਗਾ ਨਾਮ ਲੈਣ ਦਾ ਕੋਈ ਨਹੀਂ ਕਰ ਸਕਦਾ ਵੀ ਇਹਨੂੰ ਨਹੀਂ ਮਿਲਿਆ ਮੈਨੂੰ ਕਿਵੇਂ ਮਿਲ ਜੂ ਕਰੋੜਾਂ ਆਦਮੀਆਂ ਦੇ ਦਿਲ ਢਾਤੇ ਉਹਨੇ ਇਹ ਗੱਲ ਕਹਿ ਕੇ ਇਹ ਸੱਚ ਬੋਲ ਕੇ ਕਿ ਮੈਨੂੰ ਨਾਮ ਨਹੀਂ ਮਿਲਿਆ ਕਰੋੜਾਂ ਆਦਮੀਆਂ ਦੇ ਦਿਲ ਢਾਤੇ ਵੀ ਨਾਮ ਨਹੀਂ ਮਿਲ ਸਕਦਾ ਤੇ ਗੁਰਬਾਣੀ ਕੀ ਕਹਿੰਦੀ ਹੈ ਸਭ ਨਾਮ ਅਨਮਾਨਕ ਕਾਣ ਮੂਲ ਬਚਾਂਗੜਾ ਬਚਾਂਗਵਾ ਸਾਰਿਆਂ ਦਾ ਮਨ ਮਾਨ ਕਹਿ ਕਿਸੇ ਦਾ ਮਨ ਵੀ ਢਾਉਣਾ ਬਿਲਕੁਲ ਚੰਗਾ ਨਹੀਂ ਉਹਨੇ ਸਾਰਿਆਂ ਦਾ ਕਰੋੜਾ ਆਦਮੀ ਦਾ ਮਨ ਢਾਤਾ ਅਪਰਾਧ ਕੀਤਾ ਇਹ ਅਪਰਾਧੀ ਹੈ ਇਹ ਅਪਰਾਧ ਉਹਨੇ ਕਰ ਲਿਆ ਚਾਹੇ ਉਹਨੂੰ ਸਮਝ ਨਹੀਂ ਸੀ ਇਹ ਪੰਕਤੀ ਉਹਨੇ ਨਹੀਂ ਪੜ੍ਹੀ ਹੋਣੀ ਉਹਦੀ ਬਣਦੀ ਸੀ ਪੜਦਾ ਹੋ ਪੜ੍ਹੀ ਹੋ ਧਿਆਨ ਨਹੀਂ ਦਿੱਤਾ ਆ ਉਹਨੇ ਅਪਰਾਧ ਕੀਤਾ ਸੀ ਇਹ ਕਹਿਤਾ ਗੁਰੂ ਤਾਂ ਕਦੇ ਵੀ ਨਹੀਂ ਕਹਿੰਦਾ ਕਿਸੇ ਨੂੰ ਤੈਨੂੰ ਨਾਮ ਨਹੀਂ ਮਿਲੂ ਗੁਰਬਾਣੀ ਕਰ ਕਹਿੰਦੀ ਹੈ ਬਾਣੀ ਨਹੀਂ ਕਿਤੇ ਵੀ ਕਹਿੰਦੀ ਕਹਿੰਦੀ ਤੂੰ ਤਗੜਾ ਹੋ ਦੇਖ ਸਹੀ ਉਹ ਤਾਂ ਫਰਕ ਹੈ ਕਿੰਨਾ ਤੇਰਾ ਉਹਦਾ ਭਬੀਰੀ ਦੇ ਪੱਤ ਜਿੰਨਾ ਭਬੀਰੀ ਦੇ ਖੰਭ ਜਿੰਨਾ ਭਬੀਰੀ ਦਾ ਖੰਭ ਖੰਭ ਕਿੰਨਾ ਮੋਟਾ ਹੁੰਦਾ ਤੇ ਤੇ ਐਨੀ ਦੂਰ ਖੜਾ ਹੈ ਜਿੰਨਾ ਵਿਚਾਲੇ ਭਬੀਰੀ ਦਾ ਖੰਭਾ ਸਕਦਾ ਤੂੰ ਡੋਲਦਾ ਕਹਦੇ ਤੂੰ ਕਾਹੇ ਡੋਲੇ ਪੁਰਾਣੀ ਤੁਝੇ ਰੱਖੇਗਾ ਕਿਤੇ ਬਾਣੀ ਇਹ ਗੱਲ ਕਹਿਦੀ ਹੈ ਕਿਤੇ ਉਹ ਕਹਿੰਦਾ ਕਿਤੇ ਰਣਾ ਸੀ ਉਹ ਕਿਉਂਕਿ ਧਰਮ ਦੇ ਥਾਂ ਨੇ ਤੱਦਾ ਬਣਾਇਆ ਹੋਇਆ ਸੀ ਆਪਣੀ ਪ੍ਰੈਕਟੀਕਲ ਦੀ ਗੱਲ ਕਰਦਾ ਤਾਂ ਉਹ ਐਂ ਕਹਿੰਦਾ ਜੇ ਕਹਿਣਾ ਸੀ ਭਾਈ ਮੈਂ ਬਣਾਇਆ ਧਰਮ ਨੂੰ ਤੱਦਾ ਮੈਨੂੰ ਤਾਂ ਨਹੀਂ ਮਿਲਿਆ ਤੱਦਾ ਨਾ ਬਣਾਇਆ ਤੁਹਾਨੂੰ ਮਿਲ ਜੇ ਸੱਚ ਬੋਲਣ ਦੀ ਐਂ ਬੋਲਦਾ ਫਿਰ ਮੈਂ ਕਹਿਣਾ ਵੀ ਮੈਂ ਸੱਚ ਬੋਲਿਆ ਸੱਚ ਵੀ ਬੋਲਿਆ ਸੱਚ ਬੋਲਿਆ ਵੀ ਨਹੀਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਸੱਚ ਨਹੀਂ ਬੋਲਿਆ ਫਿਰ ਵੀ ਅੱਧਾ ਸੱਚ ਬੋਲਿਆ ਆਪਣੀ ਕਮਜ਼ੋਰੀ ਲਕੋਲੀ ਮੈਨੂੰ ਕਿਉਂ ਨਹੀਂ ਮਿਲਿਆ ਕਮਜ਼ੋਰੀ ਜਾਣਦਾ ਹੋਇਆ ਬਿਲਕੁਲ ਤੇ ਤੈਨੂੰ ਮਿਲਿਆ ਨਹੀਂ ਕਿਉਂ ਨਹੀਂ ਮਿਲਿਆ ਇਹ ਕਿਉਂ ਨਹੀਂ ਦੱਸਿਆ ਮੈਨੂੰ ਨਹੀਂ ਮਿਲਿਆ ਮੈਂ ਤੋਂ ਗਲਤੀ ਕੀ ਹੋ ਗਈ ਤੁਸੀਂ ਨਾ ਕਰਿਓ ਇਹ ਗੱਲ ਨਾਲ ਕਿਉਂ ਨਹੀਂ ਦੱਸੀ ਇਹ ਗੱਲ ਦੱਸਦਾ ਉਧਰ ਤੇ ਬਸ ਫਿਰ ਉਧਰ ਤੇ ਬੰਦ ਹੋ ਜਾਣਾ ਸੀ ਜਿੱਦਾਂ ਦੱਸਿਆ ਉਦੋਂ ਦੇ ਬਾਅਦ ਕਿਸੇ ਨੇ ਛੋੜਨਾ ਨਹੀਂ ਸੀ ਹਾਂਜੀ ਮਨ ਸ਼ਬਦ ਆਨੰਦ ਮਨਮੈ ਸ਼ਬਦ ਆਨੰਦ ਸ਼ਬਦ ਆਨੰਦ ਤਾਂ ਮਨ ਦੇ ਵਿੱਚ ਹੈ ਸਾਰਿਆਂ ਦੇ ਸੱਚ ਤਾਂ ਅੰਦਰ ਹੈ ਅੰਤਰਾਤਮਾ ਦੀ ਬਾਤ ਸਾਰਿਆਂ ਦੇ ਵਿੱਚ ਹੈ ਫੇਰ ਵੀ ਰਹਿ ਗਏ ਤਾਂ ਦਾਤਾ ਬਤ ਕਿਉਂ ਬੋਲ ਰਿਹਾ ਉਹ ਪਤਾ ਮੈਂ ਗਲਤ ਬੋਲ ਰਿਹਾ ਜੋ ਬੋਲ ਰਿਹਾ ਉਹ ਪਤਾ ਗੁਰਬਾਣੀ ਦੇ ਬਦਲਸਾਰ ਨਹੀਂ ਬੋਲ ਰਿਹਾ ਫਿਰ ਵੀ ਬੋਲੀ ਜਾਂਦਾ ਕਿਉਂ ਬੋਲਦਾ ਫਿਰ ਨਾ ਬੋਲੇ ਡਾਕਟਰ ਨੇ ਦੱਸਿਆ ਵੀ ਤਾਂ ਪ੍ਰਥਮੇ ਮਨ ਹੈ ਆਪਣਾ ਪਾਛੇ ਅਮਰ ਹੋ ਜਾਵਾ ਪਿਆ ਇਹ ਕਹਿ ਕੇ ਬੋਲੇ ਵੀ ਭਾਈ ਮੈਨੂੰ ਤਾਂ ਇਹਨਾਂ ਕੇ ਪਤਾ ਬਹੁਤ ਕੁਝ ਹੈ ਗਾਹਾਂ ਪਤਾ ਮੈਨੂੰ ਨਹੀਂ ਹੈ ਚਲੋ ਫੇਰ ਗੱਲ ਬੰਦ ਕਿਉਂਕਿ ਪਤਾ ਪਤਾ ਮੈਨੂੰ ਨਹੀਂ ਮੈਨੂੰ ਤਾਂ ਇੰਨਾ ਪਤਾ ਬਾਕੀ ਗਾਹਾਂ ਤੂੰ ਪਤਾ ਕਰ ਲਈ ਰਾਹ ਬਹੁਤ ਦੂਰ ਜਾਂਦਾ ਇੱਥੇ ਤੱਕ ਤਾਂ ਮੈਨੂੰ ਪਤਾ ਉਦੋਂ ਗਾਹਾਂ ਗਾਹਾਂ ਪੁੱਛ ਲਈ ਕਿਸੇ ਨੂੰ ਅੱਗੇ ਪੁੱਛ ਲਈ ਹੋਰ ਕਿਸੇ ਨੂੰ ਫਲਾਣੇ ਤੋਂ ਤੱਕ ਦਾ ਮੈਨੂੰ ਪਤਾ ਬਸ ਜਿਹੜੇ ਸੰਤ ਅੱਗੇ ਐਂ ਦੱਸਦੇ ਸੀ ਉਹ ਠੀਕ ਸੀ ਕਹਿੰਦੇ ਭਾਈ ਸਾਨੂੰ ਇੰਨਾ ਇੱਕ ਥਾਂ ਸਾਨੂੰ ਪਤਾ ਅੱਗੇ ਕਿਸੇ ਹੋਰ ਨੂੰ ਪੁੱਛ ਫਿਰ ਤਾਂ ਹੋਇਆ ਸੱਚ ਇਹ ਤਾਂ ਕਹਿੰਦਾ ਹੀ ਨਹੀਂ ਇਹ ਇਹ ਹੀ ਜਿਹੜਾ ਪ੍ਰਚਾਰ ਹੈ ਹੀ ਰੂਸਾਂ ਦੇ ਹੈ ਸੁਣਨ ਵਾਲੇ ਨੂੰ ਇਹ ਹੁੰਦਾ ਵੀ ਇਹ ਤੋਂ ਗਾਹ ਕੁਛ ਹੈ ਨਹੀਂ ਜਦ ਅਸੀਂ ਕਹਿੰਦਾ ਵਾਹਿਗੁਰੂ ਨਾਮ ਕੱਲ ਖਤਮ ਹੋ ਗਿਆ ਪ੍ਰਚਾਰ ਕੁਛ ਹੈ ਨਹੀਂ ਲੋਕ ਫਸਾਤੇ ਹਾਂਜੀ ਦੁਰਜਨ ਤੇ ਸਾਜਨ ਭਏ ਭੇਟੇ ਗੁਰੂ ਗੋਬਿੰਦ ਦੁਰਜਨ ਤੇ ਸਾਜਨ ਭਏ ਜਿਹੜੇ ਦੁਰਜਨ ਹੁੰਦੇ ਨੇ ਇਹਦੋਂ ਤਾਂ ਭੈੜਾ ਕੋਈ ਨਹੀਂ ਹੁੰਦਾ ਕਿ ਦੁਰਜਨ ਤੋਂ ਵੀ ਭੈੜਾ ਕੋਈ ਹੁੰਦਾ ਦੁਰਜਨ ਤੋਂ ਵੀ ਸਾਜਣ ਬਣ ਜਾਂਦਾ ਦੁਰਜਨ ਸਭ ਤੋਂ ਭੈੜਾ ਬੰਦਾ ਹੁੰਦਾ ਉਹ ਤਾਂ ਬਣ ਜਾਂਦਾ ਸਾਜਣ ਭੇਟੇ ਗੁਰੂ ਗੋਬਿੰਦ ਜੇ ਅੰਤਰਾਤਮਾ ਦੀ ਆਵਾਜ਼ ਤੇ ਚੱਲੇ ਨਾ ਜਿਹੜਾ ਅੰਦਰ ਹੈ ਮਨ ਵਿੱਚ ਸ਼ਬਦ ਆਨੰਦ ਉਹ ਦੁਰਜਨ ਤੇ ਸੱਜਣ ਤਾਂ ਉਹਦੇ ਨਾਲੇ ਬਣ ਜਾਂਦਾ ਅੱਗੇ ਵਾਲੀ ਗੱਲ ਤਾਂ ਛੱਡੋ ਤੁਸੀਂ ਕੁਰਬਾਨੀ ਵਾਲੀ ਗੱਲ ਤਾਂ ਛੱਡੋ ਐਨੀ ਇੱਕ ਤਾਂ ਸੋਚੀ ਤੁਹਾਡੇ ਜੇ ਪਾ ਕੇ ਕੱਲੀ ਹੋਈ ਹੈ ਸਾਰਿਆਂ ਦੇ ਵਿੱਚ ਮਨ ਜਾਣ ਸਭ ਬਾਤ ਜਾਣ ਤੇ ਹੀ ਔਗਣ ਕਰਾ ਕਾਹੇ ਕੀ ਕੁਸਲਾਤ ਹੱਥ ਦੀ ਬੂਹੇ ਪੜਾ ਹੱਥ ਵਿੱਚ ਦੀਵਾ ਹੁੰਦੇ ਹੋਏ ਵੀ ਜੇ ਖੂਹ 'ਚ ਡਿੱਗਦਾ ਇਹ ਆਪਣੀਆਂ ਗੱਲਾਂ ਨੇ ਸੋਚ ਲਵੇ ਵੀ ਮੈਂ ਕਿਉਂ ਇਹ ਗਲਤ ਕੰਮ ਕਰਦਾ ਦੁਰਜਨ ਤੇ ਸਾਜਨ ਤਾਂ ਜਦੇ ਬਣ ਜਾਂਦਾ ਦੁਰਜਨ ਤੇ ਸਾਜਨ ਬਣਨ ਨੂੰ ਚਿਰ ਨਹੀਂ ਲੱਗਦਾ ਕਿਸੇ ਦੀ ਲੋੜ ਨਹੀਂ ਇਹਨੂੰ ਦੁਰਜਨ ਤੋਂ ਸਾਜਨ ਬਣਨ ਦੀ ਪਰ ਬਣਨਾ ਚਾਹੇ ਤਾਂ ਪੇਟੇ ਗੁਰੂ ਗੋਬਿੰਦ ਗੁਰੂ ਗੋਬਿੰਦ ਅੱਗੇ ਆ ਜੋ ਗੁਰੂ ਗੋਬਿੰਦ ਦਾ ਜੋ ਇਹਨੂੰ ਗਿਆਨ ਦੀ ਔਰ ਗੁਰੂ ਗੋਬਿੰਦ ਨੂੰ ਵੀ ਭੇਟ ਲੈਂਦਾ ਫਿਰ ਇਹ ਬੇਟੇ ਫਿਰ ਗਾਵਾਂ ਦੀ ਕਿ ਕਿਤੋਂ ਲੈ ਲੈਂਦਾ ਚਾਰੇ ਚੰਗੇ ਕੰਮ ਵੱਲ ਚੱਲ ਪੈਂਦਾ ਫਿਰ ਚੰਗੇ ਆਦਮੀ ਦੀ ਟੋੜ ਨੂੰ ਵੀ ਚੱਲ ਪੈਂਦਾ ਜਿਹੜੇ ਗੁਰੂ ਦੀ ਸੰਗਤ ਵਿੱਚ ਲੋਕ ਆਉਂਦੇ ਰਹੇ ਨੇ ਉਹ ਟੋੜ ਕੇ ਆਉਂਦੇ ਰਹੇ ਨੇ ਸੁਣ ਕੇ ਆਉਂਦੇ ਰਹੇ ਨੇ ਕਿਤੋਂ ਕਿਤੋਂ ਆਉਂਦੇ ਰਹੇ ਲੈਣਾ ਕਿਉਂ ਚਲਾ ਗਿਆ ਗੁਰੂ ਕੋਲ ਗੁਰੂ ਕੋ ਕਿਉਂ ਚਲਾ ਗਿਆ ਸੁਣ ਕੇ ਗਿਆ ਸੁਣਿਆ ਹੋਇਆ ਸੀ ਕੰਨਾਂ ਨਾਲ ਸੁਣਿਆ ਸੀ ਬੰਦੇ ਵਿੱਚ ਇੱਛਾ ਸੀ ਚਲਿਆ ਗਿਆ ਪਰ ਪਹਿਲਾਂ ਕੀ ਸੀ ਕਾਮਲ ਪਹਿਲਾ ਪਹਿਲਾਂ ਅੰਤਰਾਤਮਾ ਦੀ ਵਾਜਨਾ ਤੇ ਚੱਲਦਾ ਹੀ ਸੀ ਨਾ ਦੁਰਜਨ ਤੋਂ ਸਾਜਨ ਤਾਂ ਹੋਇਆ ਹੋਇਆ ਸੀ ਨਾ ਅਗੁਰ ਗੋਬਿੰਦ ਨੂੰ ਭੇਟ ਲਿਆ ਫਿਰ ਭੁੱਖ ਤਾਂ ਸੀਗੀ ਨਾ ਗੁਰਗੋਬਿੰਦ ਦੀ ਉਹ ਪਹਿਲਾ ਗੁਰੂ ਗੋਬਿੰਦ ਦੋ ਮੰਨਦਾ ਸੀ ਇੱਕ ਮੰਨਣ ਨਾਲ ਬਾਅਦ ਇੱਕ ਦਾ ਤੋਰੇ ਇੱਕ ਹੁੰਦਾ ਫਰਕ ਸੀ ਨਾ ਭਲੇਖਾ ਹੀ ਸੀ ਕਬੀਰ ਨੂੰ ਗੁਰੂ ਗੋਬਿੰਦ ਦੋ ਦਾ ਦੋ ਹੁੰਦੇ ਨੇ ਦੋ ਦਾ ਭਲੇਖਾ ਹੀ ਕੱਢਣਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਉਹਦਾ ਭਲੇਖਾ ਗਾਹਣੇ ਨੇ ਕੱਢਣਾ ਪਰ ਜੇ ਅੰਤਰਾਤਮਾ ਦੀ ਨਾਲ ਵੀ ਹਰੇਕ ਆਦਮੀ ਚੱਲੇ ਤਾਂ ਜਦ ਤੋਂ ਸਾਜਨ ਉਹ ਬਣ ਜਾਂਦਾ ਜਿਹੜੇ ਅੰਗਰੇਜ਼ ਕਹਿੰਦੇ ਨੇ ਜਿਹੋ ਜਿਹਾ ਵਿਹਾਰ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਲੋਕ ਕਰਨ ਉਹ ਜਿਹਾ ਵਿਹਾਰ ਤੁਸੀਂ ਜੇ ਸਾਰਿਆਂ ਨਾਲ ਕਰੋ ਤਾਂ ਦੁਰਜਨ ਤੇ ਸਾਰੇ ਸਾਜਨ ਹੋ ਕੋਈ ਫਾਇਦਾ ਜਦ ਕੋਈ ਨਹੀਂ ਫਾਇਦਾ ਸਮਝਿਆ ਨਹੀਂ ਜੇ ਜਿਹੜਾ ਜਿਹਾ ਵਿਹਾਰ ਅਸੀਂ ਚਾਹੁੰਦੇ ਵੀ ਸਾਡੇ ਨਾਲ ਲੋਕ ਕਰਨ ਕੋਈ ਕਰੇ ਦੂਜਾ ਉਹ ਜਿਹਾ ਵਿਹਾਰ ਜੇ ਇੱਕ ਦੂਏ ਨਾਲ ਅਸੀਂ ਸਾਰੇ ਕਰੀਏ ਸਾਰੇ ਸਾਜਣ ਬਣ ਗਏ ਕਿਸੇ ਤੋਂ ਸਿੱਖਿਆ ਲੈਣ ਦੀ ਤਾਂ ਲੋੜ ਨਹੀਂ ਪਈ ਕਿਸੇ ਤੋਂ ਸਿੱਖਿਆ ਤਾਂ ਗੱਲ ਹੀ ਕੀਤੀ ਇੱਥੇ ਜਿਹੇ ਜਾਂ ਚਾਹੁੰਦੇ ਹੋ ਤੁਸੀਂ ਕਿ ਮੇਰੇ ਨਾਲ ਇਹ ਵਿਹਾਰ ਹੋਵੇ ਉਹ ਜਾਂ ਤੁਸੀਂ ਦੂਸਰੇ ਨਾਲ ਕਰੋ ਦੱਸੋ ਕਿਹੜੇ ਗੁਰੂ ਦੀ ਲੋੜ ਪਈ ਇਹਦੇ ਪਈ ਕਿਸੇ ਦੀ ਲੋੜ ਇਹੀ ਹੈ ਅੰਦਰ ਜਿਹੜੀ ਗੱਲ ਪਰ ਬਈ ਸ਼ਬਦ ਦਾ ਹੈ ਆਨੰਦ ਤਾਂ ਇਹਦੇ ਨਾਲ ਹੋ ਜਾਂਦਾ ਅਨੰਦ ਪਰਮਾਨੰਦ ਅੱਗੇ ਹੈ ਪੂਰਨ ਪਰਮਾਨੰਦ ਅੱਗੇ ਹੈ ਆਨੰਦ ਦਾ ਹੋ ਜਾਂਦਾ ਆ ਜਿਹੜਾ ਬੈਰ ਵਿਰੋਧ ਅੰਦਰ ਹੋਰ ਸਾਰਾ ਕੁਝ ਕਲੇਸ਼ ਤਾਂ ਮੁੱਕ ਜਾਂਦੇ ਨੇ ਸਾਰੇ ਕਲੇਸ਼ ਮੁੱਕੇ ਅਨੰਦ ਆਨੰਦ ਹੋ ਗਿਆ ਬਨ ਬਨ ਫਿਰਤੀ ਢੂੰਡਤੀ ਬਸਤ ਰਹੀ ਘਰਵਾਰ ਉਧਰ ਹੋ ਕੀ ਰਿਹਾ ਆ ਜਿਹੜਾ ਮਨ ਵਿੱਚ ਸ਼ਬਦ ਆਨੰਦ ਆ ਇਹਨੂੰ ਬਾਹਰ ਬਣ ਬਣ ਢੂੰਡਦੇ ਫਿਰਦੇ ਉਹ ਜਿਹੜੀ ਘਾਰੇ ਵਸਤੂ ਹੈ ਨਾ ਮਨ ਵਿੱਚ ਸ਼ਬਦ ਆਨੰਦ ਇਹਨੂੰ ਬਾਹਰ ਢੋਲਦੇ ਨੇ ਵਸਤ ਰਹੀ ਘਰ ਬਾਹਰ ਉਹ ਇਹਨਾਂ ਗਿਆਨ ਤਾਂ ਤੁਹਾਡੇ ਕੋਲ ਹੀ ਆ ਜਿਹੜਾ ਤੁਸੀਂ ਬਾਹਰ ਢੋਲਦੇ ਹੋ ਵਸਤ ਰਹੀ ਘਰ ਬਾਹਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਫਿਰ ਸਤਗੁਰ ਚਾਹੀਦਾ ਤੈਨੂੰ ਜੇ ਹੁਣ ਤਾਂ ਬਾਹਰ ਵੀ ਢੋਲ ਫਿਰ ਤਾਂ ਸਤਗੁਰ ਚਾਹੀਦਾ ਬਾਹਰ ਵਾਲੇ ਵੀ ਹੈ ਜਿਹਨੇ ਤੇਰੇ ਵਰਗੇ ਹੀ ਜਿਹਨੂੰ ਇਹ ਨਹੀਂ ਪਤਾ ਵੀ ਤੇਰੇ ਅੰਦਰ ਹੈ ਉਹ ਸਤਗੁਰ ਨਹੀਂ ਹੈ ਜਿਹਨੂੰ ਇਹ ਨਹੀਂ ਪਤਾ ਵੀ ਸਭ ਦੇ ਅੰਦਰ ਹੈ ਉਹ ਸਤਗੁਰ ਨਹੀਂ ਹੈ ਜਿਹੜਾ ਆਵੇ ਗੁਰੂ ਬਣ ਕੇ ਬੈਠਿਆ ਮੈਂ ਗੁਰੂ ਹਾਂ ਮੇਰੇ ਕੋ ਆ ਗਿਆ ਦਾ ਉਹ ਤੈਨੂੰ ਬੁਲਾ ਨਹੀਂ ਸਕਦਾ ਤੇਰੇ ਨਾਲ ਆਪਣੇ ਨਾਲ ਬੁਲਾਉਂਗਾ ਜਿਹੜਾ ਸਤਗੁਰ ਹੈ ਸਤਗੁਰ ਬੇਲੀ ਮਿਲ ਰਹੀ ਸਤਗੁਰ ਨੇ ਇਹ ਗੱਲ ਦੱਸਣੀ ਆ ਵੀ ਤੇਰੇ ਅੰਤਰਾਤਮਾ ਉਹਦੀ ਉਹ ਗੱਲ ਮੰਨਿਆ ਕਰ ਪਹਿਲਾਂ ਮੇਰੇ ਕੋਲ ਘਟ ਆਇਆ ਕਰ ਜਿਹੜੀ ਗੱਲ ਦਾ ਨਾਮ ਪਤਾ ਲੱਗੇ ਉਹ ਮੇਰੇ ਪੁੱਛਿਆ ਕਰ ਪਹਿਲਾਂ ਇਹ ਪ੍ਰੈਕਟਿਸ ਕਰ ਪਹਿਲਾਂ ਪ੍ਰੈਕਟਿਸ ਹੀ ਕਰ ਜਿਹੜੀ ਅੰਤਰਾਤਮਾ ਗੱਲ ਨਹੀਂ ਮੰਨਦੀ ਉਹਦੀ ਕਰਦੀ ਜਦ ਇਹ ਤੇਰੀ ਪੱਕੀ ਹੋ ਜੂ ਉਦੋਂ ਕਹਾ ਫਿਰ ਮੇਰੇ ਕੋਲ ਆ ਜੀ ਗੱਲ ਦੀ ਲੋੜ ਤਾਂ ਹੀ ਪਊ ਜੇ ਪਿਛਲਾ ਪਾਠ ਪੱਕਾ ਕਰ ਲੂ ਜਿਹੜੀ ਗੱਲ ਨੂੰ ਤੇਰੀ ਆਤਮਾ ਨਹੀਂ ਬੋਲਦੀ ਉਹ ਨਹੀਂ ਕਰਨੀ ਉਹ ਸਤਗੁਰ ਹੈ ਸਤਗੁਰ ਮੇਲੀ ਮਿਲ ਰਹੀ ਕਿਹਨਾਂ ਮਿਲ ਰਹੀ ਕਿਹਨਾਂ ਮਿਲ ਸਤਗੁਰ ਨਾਲ ਮਿਲ ਰਹੀ ਸਤਗੁਰ ਮੇਲੀ ਹੈ ਮਲਾਈ ਨਹੀਂ ਜੇ ਸਤਗੁਰ ਨੇ ਆਪਣੇ ਨਾਲ ਮਲਾਈ ਹੁੰਦੀ ਫਿਰ ਮੇਲੀ ਨਹੀਂ ਹੁੰਦਾ ਫਿਰ ਮਲਾਈ ਹੈ ਸਤਗੁਰ ਮੇਲੀ ਹੈ ਵਿਛੜੀ ਹੋਈ ਸੀ ਆਪਣੇ ਆਪ ਨਾਲ ਆਤਮ ਉਤਰੇ ਮੇਲੀ ਹੈ ਜੇ ਆਪਣੇ ਨਾਲ ਦਾ ਫਿਰ ਤਾਂ ਬੁਲਾਇਆ ਰਹਿੰਦਾ ਸਤਗੁਰ ਮਲਾਈ ਮਿਲ ਰਹੀ ਫਿਰ ਬੁਲਾਈ ਆਉਂਦਾ ਨਾ ਉਹ ਦੂਏ ਨਾਲ ਦਾ ਬਿਲੀ ਬੁਲਾਉਂਦਾ ਹੁੰਦਾ ਦੂਆ ਦਾ ਉੱਤੇ ਬੁਲਾਈ ਲਫ਼ਜ਼ ਆਊਗਾ ਇੱਥੇ ਬੇਲੀ ਹੈ ਆਪਣੇ ਆਪ ਨੂੰ ਵਿਛੜਿਆ ਤਾਂ ਮਿਲਦਾ ਤਾਂ ਇੱਕ ਕਿਤੇ ਇੱਕ ਕੇ ਰਿਆ ਕਰ ਪਾਣੇ ਚ ਜੋ ਹੁੰਦਾ ਹੋਈ ਜਾਂਦੇ ਜਿਵੇਂ ਅੰਤਰਾਤਮਾ ਨਹੀਂ ਮੰਨਦੀ ਉਹ ਕੰਮ ਨਹੀਂ ਕਰਨਾ ਬਸ ਠੀਕ ਹੈ ਭਗਤੀ ਹੋਏ ਦੱਬੀ ਜਾਂਦੀ ਜਦ ਇਹ ਪੱਕਾ ਹੋ ਜੂ ਜੇ ਗਾਹਾਂ ਦੀ ਗੱਲ ਹੋਵੇ ਉਹ ਪੁੱਛ ਲੈ ਜੇ ਤੋਂ ਗਾਹਾਂ ਦੀ ਲੋੜ ਹੈ ਪੁੱਛ ਲੈ ਜਨਮ ਮਰਨ ਦੁੱਖ ਨਿਵਾਰ ਜਨਮ ਮਰਨ ਦੁੱਖ ਨਿਵਾਰ ਜਨਮ ਮਰਨ ਦਾ ਦੁੱਖ ਤਾਂ ਇੱਥੇ ਨਿਬੜ ਗਿਆ ਜੇ ਇੱਕ ਹੋ ਗਿਆ ਜੰਮਣ ਮਰਨ ਮੁੱਕ ਗਿਆ ਇੱਥੇ ਹੀ ਇੱਕ ਦਾ ਜੰਮਣ ਮਰਨ ਨਹੀਂ ਹੁੰਦਾ ਜਿੰਨਾ ਚਿਰ ਚੇਤਰ ਮਾਨੇ ਕਰੂਗਾ ਜਮਣ ਮਨ ਖਤਮ ਹੋਣਾ ਚਾਹੀਦਾ ਇਹ ਠੀਕ ਹੈ ਸੁਰਤ ਸ਼ਬਦਾਂ ਦੀ ਭਾਵੇਂ ਬੜੀ ਪਰ ਜਮਣ ਮਨ ਖਤਮ ਹੋਇਆ ਸੰਸਾਰ ਦਾ ਜਮਣ ਮਨ ਖਤਮ ਹੈ ਫੇਰ ਜੇ ਜਨਮ ਹੋਊ ਵੀ ਸੁਰਤ ਸ਼ਬਦ ਦਾ ਮੈਂ ਨਹੀਂ ਹੁੰਦਾ ਨਾ ਉਹ ਇਹ ਜਿਹਾ ਜਨਮ ਮਨ ਹੋਊ ਜੇ ਇਹ ਜਾਂ ਕਰਾ ਹੋਇਆ ਆਹੋ ਕਿ ਹੋਇਆ ਵੀ ਨਾ ਇੱਕ ਜਨਮ ਕਿਤੇ ਜਨਮ ਹੋਊਗਾ ਉਹ ਦੇਖਣ ਆਇਆ ਜਗਤ ਤਮਾਸ਼ਾ ਹੋਊਗਾ ਉਹ ਉਹ ਕਰਮੀ ਉਹਦਾ ਤਮਾਸ਼ਾ ਇੱਕ ਜਨਮ ਜ਼ਰੂਰ ਲੈਣਾ ਪਊਗਾ ਪਰ ਉਹ ਜਦ ਆਊਗਾ ਜਦ ਉਹਨੂੰ ਲੋੜ ਹੋਊਗੀ ਫਿਰ ਉਹ ਰਿਜ਼ਰਵ ਫੌਜ ਚਲਾ ਜਾਂਦਾ ਹੈ ਰਿਜ਼ਰਵ ਪੈ ਫਿਰ ਜਦ ਟਾਈਮ ਹੋ ਕਿਤੇ ਜ਼ਿਆਦਾ ਹੋ ਸਾਰੀਆਂ ਸੁਖ ਸੁਵਿਧਾਵਾਂ ਉਹਦੀਆਂ ਸੱਚਖੰਡ ਵਾਲੀਆਂ ਹੁੰਦੀਆਂ ਦੇਵ ਲੋਕ ਕੁਝ ਵੀ ਦੇਵ ਲੋਕ ਜਿੱਤੋਂ ਘੱਟ ਵਿਵਸਥਾ ਨਹੀਂ ਹੁੰਦੀ ਪੂਰਾ ਬੱਚਾ ਬਣਿਆ ਹੋਇਆ ਹੈ ਪਰ ਆਂਡਾ ਜ਼ਰੂਰ ਹੈ ਲੋ ਵਿੱਚ ਆਂਡੇ ਦੇ ਵਿੱਚ ਪੂਰਾ ਹੈ ਪਦੋਂ ਦਾ ਆਂਡਾ ਹੀ ਟੁੱਟਣਾ ਪਰ ਬਾਹਰਲਾ ਛਲਕਾ ਛਲਕਾ ਹੀ ਟੁੱਟਣਾ ਬਾਕੀ ਸਭ ਠੀਕ ਹੈ ਉਹਦਾ ਉਹਦਾ ਦੇਖਣਾ ਆਇਆ ਜਦ ਤਮਾਸ਼ਾ ਹੀ ਹੁੰਦਾ ਉਹ ਬਸ ਇੱਥੇ ਆਉਂਦਾ ਪਹਿਲੇ ਉਪਦੇਸ਼ ਨਾਲੇ ਆਂਡਾ ਟੁੱਟ ਜਾਂਦਾ ਪਰ ਉਹਦਾ ਕਿਹੜਾ ਪੂਰਾ ਕੋ ਬਣਨਾ ਹੁੰਦਾ ਬਣਿਆ ਬਣਾਇਆ ਹੁੰਦਾ ਵਿੱਚ ਉਹ ਛੋਟੀ ਛੋਟੀ ਉਮਰ ਚ ਆ ਚਾਰ ਚਾਰ ਸਾਲ ਦੀ ਉਮਰ ਚ ਕਿਵੇਂ ਹੋ ਗਏ ਨਹੀਂ ਉਹ ਐ ਜੇ ਹੁੰਦਾ ਬਸ ਸਭ ਕੋ ਪੂਰਾ ਹੀ ਹੁੰਦਾ ਕੰਮ ਉਹ ਟਾਈਮ ਟਾਈਮ ਸਰਵਾਈਕ ਜਨਮ ਨੂੰ ਜ਼ਰੂਰ ਮਿਲਦਾ ਮੈਂ ਨਾਮ ਵਾਸਤੇ ਹੁੰਦਾ ਜਨਮ ਉਹ ਜੇ ਭਲਾ ਇੱਕ ਜਨਮ ਰਹਿ ਜਵੇ ਤਾਂ ਬਤਾ ਰਹਿੰਦਾ ਨਹੀਂ ਜੇ ਰਹਿ ਜਵੇ ਉਹ ਫਿਰ ਜਨਮ ਮਰਨ ਤੋਂ ਰਹਿ ਗਿਆ ਜਨਮ ਮਰਨ ਤੋਂ ਹੋਵੇ ਨਹੀਂ ਜਨ ਪਰਉਪਕਾਰੀ ਜਨ ਪਰਉਪਕਾਰੀ ਆਏ ਆਇਆ ਤਾਂ ਜ਼ਰੂਰ ਹੈ ਪਰ ਜਨਮ ਮਰਨ ਨਹੀਂ ਲੱਗਦਾ ਉਹ ਸਰੀਰ ਤੋਂ ਵੱਖਰਾ ਹੀ ਜਨਮ ਅੰਤਰਾਤਮਾ ਦੇ ਲੈਵਲ ਤੇ ਹੀ ਉਹਨੂੰ ਪਤਾ ਹੀ ਹੈ ਗਿਆਨ ਕਿਉਂਕਿ ਜਦ ਅੰਦਰ ਜਿਹੜਾ ਪਰਮ ਦੇ ਆਂਡੇ ਜਿਉਂਦਾ ਹੈ ਉਹਦੇ ਜਨਮ ਹੀ ਆਇਆ ਹੈ ਆਇਆ ਕੀ ਇਹ ਖੋਲ ਦੂਰ ਕਰ ਦੋ ਗਿਆਨ ਦੀ ਅਵਸਥਾ ਕੀ ਆਇਆ ਉਹ ਗਿਆਨ ਦੀ ਅਵਸਥਾ ਗਿਆ ਸਿਰ ਸਿਰਫ ਭਰਮੇ ਦੂਰ ਹੋ ਨਾਨਾ ਕਰਤਨਾ ਛੁੱਟੀ ਹੈ ਵਿਨ ਗੁਣ ਜੰਪੁਰ ਜਾਏ ਜੇ ਡਿਨਾਈ ਕਰੀ ਜਾਈਏ ਭਲਾ ਕੇ ਗੱਲ ਧਰਮ ਦੀ ਨਾ ਕਰੀ ਜਾਈਏ ਜਿਵੇਂ ਕਮਿਊਨਿਸਟ ਕਰਦੇ ਸੀ ਉਹ ਵੀ ਕਰਦੇ ਨੇ ਕਈ ਆਦਮੀ ਇਹ ਪੁੱਛੇ ਵੀ ਨਾ ਨਾ ਕਰੇ ਤੇ ਜੇ ਹਰੇਕ ਗੱਲ ਮੁੱਕਰ ਜਵੇ ਅਪਰਾਧੀ ਹਰੇਕ ਗੱਲ ਨੂੰ ਮੁੱਕਰੀ ਜਾਵੇ ਅਦਾਲਤ ਵਿੱਚ ਫਿਰ ਉਹ ਛੱਡ ਅਦਾਲਤ ਨੂੰ ਮੁੱਕਰੇ ਤਾਂ ਕੋਈ ਛੜਦਾ ਛੱਡਦਾ ਅਪਰਾਧਾਂ ਨੂੰ ਕਰਨ ਕਰਨਾ ਨਹੀਂ ਛਡਕਾਰਾ ਹੁੰਦਾ 50 100 ਸਾਈਨ ਕਰਾਉਂਦੇ ਨੇ ਬੈਂਕ ਵਾਲੇ ਜੇ ਲੋਨ ਦਿੰਦੇ ਨੇ ਮੁੱਕਰੀ ਜਾਵੇ ਤੇ ਛਡਕਾਰਾ ਹੋ ਜਾਊਗਾ ਇਸ ਕਰਕੇ ਗੁਰਬਾਣੀ ਤੋਂ ਮੁਕਰ ਨਾਲ ਛੁਟਕਾਰਾ ਨਹੀਂ ਹੁਣ ਸੱਚ ਤੋਂ ਮੁਕਰ ਰਿਹਾ ਖੜਾ ਨਹੀਂ ਛਟਣਾ ਸੱਚ ਨੂੰ ਬੋਲਣਾ ਪਊਗਾ ਫਿਰ ਗੋਣਾ ਜੰਮਪੁਰ ਜਾਏ ਜੇ ਗੁਣ ਨਹੀਂ ਹੈਗੇ ਅੰਦਰ ਜੰਮਪੁਰ ਜਾਣਾ ਹੀ ਪਊਗਾ ਛਡਕਾਰਾ ਨਹੀਂ ਹੋਣਾ ਨਾ ਔਗਣ ਹਾਰੇ ਨੂੰ ਜੰਮਪੁਰ ਜਾਣਾ ਪਊਗਾ ਜੰਮਪੁਰ ਲੈ ਜਾਣਗੇ ਅਗਲੇ ਫੜ ਕੇ ਜਿਹੜੇ ਚ ਪਾ ਦੇਣਗੇ ਇਹ ਵੀ ਪਾਈ ਦੇ ਬਾਕੀ ਜਿਹੜੇ ਲੈ ਦੇ ਦਸਤ ਕੀਤੇ ਨੇ ਠੀਕ ਹੈ ਨਾ ਤਿਸ ਇਹ ਨਾ ਉਹ ਹੈ ਅਵਗੁਣੀ ਫਿਰ ਪਛਤਾਏ ਨਾ ਤਿਸ ਇਹ ਨਾ ਉਹ ਹੈ ਇਹ ਕਿੱਥੋਂ ਮਾਰਿਆ ਜਾ ਕੇ ਇਹ ਆ ਰੋਦਾ ਤੀਰ ਇਹ ਉਹ ਕੀ ਹੋ ਗਿਆ ਇਹ ਅਰੋ ਗਿਆਨ ਧਿਆਨ ਹੈ ਇੱਥੇ ਕੀ ਹੈ ਇਹ ਇਹ ਲੋਕ ਕੀ ਹੈ ਲੋਕ ਪਰ ਲੋਕ ਹੈ ਦਾ ਮਤਲਬ ਇਹ ਉਹਦਾ ਮਤਲਬ ਲੋਕ ਪਰਲੋਕ ਹੈ ਨਾ ਤੇ ਸੇ ਨਾ ਉਹ ਹੈ ਨਾ ਇਹ ਲੋਕ ਹੈ ਉਹਦਾ ਨਾ ਉਹ ਲੋਕ ਹੈ ਉਹਦਾ ਇਹ ਲੋਕ ਗਿਆਨ ਨਾ ਇਹ ਲੋਕ ਚ ਗਿਆਨ ਮਿਲਦਾ ਅਗਲੇ ਲੋਕ ਦਾ ਧਿਆਨ ਧਰੀਦਾ ਨਾ ਉਹਦੇ ਗਿਆਨ ਹੈ ਨਾ ਧਿਆਨ ਦੋਏ ਦੀ ਗਿਆਨ ਤੋਂ ਬਿਨਾ ਧਿਆਨ ਨਹੀਂ ਹੈ ਇਹ ਲੋਕ ਦੀ ਦਾ ਸਿਮਰਿਆ ਨਹੀਂ ਪਰ ਲੋਕ ਨਹੀਂ ਸਿਮਰਿਆ ਪਰ ਲੋਕ ਦਾ ਰਕੀ ਸਮਾਨ ਹੈ ਪਰ ਲੋਕ ਤੱਕ ਨਹੀਂ ਪਹੁੰਚ ਸਕਦਾ ਜੋਗੇ ਪੁਰਨ ਗਵਾਇਆ ਇਹ ਲੋਕ ਦੇ ਵਿੱਚ ਤਾਂ ਗਿਆਨ ਹੈ ਗਿਆਨ ਨਾਲ ਇਹ ਲੋਕ ਦੀ ਸਮਝ ਆਉਣੀ ਹੈ ਧਿਆਨ ਨਾਲ ਪਰਲੋਕ ਦੇ ਵਿੱਚ ਜਾਣਾ ਉਹ ਗਿਆਨ ਧਿਆਨ ਨਾਲ ਇਹ ਹੈ ਇੱਥੇ ਕੀ ਹੈ ਇਹ ਕੀ ਹੈ ਇੱਥੇ ਕੀ ਹੈ ਗਿਆਨ ਗਿਆਨ ਤੋਂ ਬਾਅਦ ਟਿਕ ਕੇ ਧਿਆਨ ਜੋੜਨਾ ਪਰਲੋਕ ਦਾ ਧਿਆਨ ਦੇ ਪਰਲੋਕ ਲੈ ਕੇ ਜਾਣਾ ਗਿਆਨ ਦੇ ਨਹੀਂ ਲੈ ਕੇ ਜਾਣਾ ਗਿਆਨ ਨੇ ਕੀ ਕਰਨਾ ਗਿਆਨ ਕਾ ਵੱਧਾ ਬਸ ਗਿਆਨ ਨਤਾ ਜਿਤ ਮਾਨੂ ਸਿਰਫ ਬੰਨ ਕੇ ਇੱਕ ਬਣਾ ਦੇ ਧਿਆਨ ਇੱਕ ਕਰਨਾ ਹੈ ਧਿਆਨ ਇੱਕ ਉਹ ਜਿਹੜਾ ਧਿਆਨ ਇੱਕ ਹੋ ਗਿਆ ਧਿਆਨ ਟਿਕ ਗਿਆ ਉਹ ਧਿਆਨ ਇਹ ਬਲੋਕ ਜਾਣੇ ਫਿਰ ਉਹ ਧਿਆਨ ਪਰਲੋਕ ਨਾਲ ਜੋੜਦਾ ਧਿਆਨ ਤੋਂ ਪਰਲੋਕ ਮਿਲਦਾ ਹੈ ਗਿਆਨ ਤੋਂ ਆਲੋਕ ਛੁੱਟਦਾ ਹੈ ਮਿਲਦਾ ਨਹੀਂ ਕੋਈ ਛੁੱਟਦਾ ਮਨ ਮਾਇਆ ਵਿੱਚ ਉਹ ਨਿਕਲਿਆ ਇਹ ਲੋਕ ਗਿਆਨ ਨਾਲ ਮੁਕਤੀ ਹੈ ਗਿਆਨ ਨਾਲ ਮੁਕਤੀ ਹੈ ਬਹੁਤ ਹੈ ਆਤ ਲੋਕ ਛੁੱਟ ਗਿਆ ਧਿਆਨ ਨਾਲ ਪ੍ਰਾਪਤ ਹੋ ਗਿਆ ਕੀ ਧਿਆਨ ਨਾਲ ਪ੍ਰਾਪਤ ਹੋਇਆ ਅਵਨਾਸ਼ੀ ਰਾਜ ਪ੍ਰਾਪਤੀ ਧਿਆਨ ਨਾਲ ਹੈ ਗਿਆਨ ਨਾਲ ਮੌਤ ਹੈ ਧਿਆਨ ਨਾਲ ਕਿਹਦੀ ਮੌਤ ਬੰਦੀ ਦੀ ਮੌਤ ਉਹਦੇ ਖਤਮ ਸੋਚ ਦੀ ਮੌਤ ਆਪਣੀ ਮਰਜ਼ੀ ਦੀ ਮੌਤ ਬੰਦੀ ਵੀ ਮੌਤ ਨਹੀਂ ਆਪਣੀ ਮਰਜ਼ੀ ਦੀ ਮੌਤ ਆਪਣੀ ਸੋਚ ਦੀ ਮੌਤ ਆਪਣੇ ਬਕਾਰਾਂ ਦੀ ਮੌਤ ਆਪਣੇ ਔਗਣਾਂ ਦੀ ਮੌਤ ਇਹ ਮੌਤ ਹੈ ਹੋਰ ਕੁਝ ਨਹੀਂ ਕੁੰਦਨ ਹੋ ਕੇ ਮਨ ਜੁੜ ਜਾਂਦਾ ਜੈ ਜਾ ਉਹ ਹੈ ਨਾ ਚਿੱਤ ਉਹ ਜਾ ਇਹ ਹੋ ਜਾਂਦਾ ਫਿਰ ਜੀਓ ਔਰ ਪੀਓ ਦਾ ਫਰਕ ਨਹੀਂ ਰਹਿੰਦਾ ਜੀਓ ਪੀਓ ਦਾ ਫਰਕ ਸੁਭਾਵਤ ਹੁੰਦਾ ਜੀਓ ਪੀਓ ਇੱਕੋ ਹੋ ਜਾਂਦਾ ਨਾ ਇਹ ਨਾ ਉਹ ਹੈ ਅਵਗੁਣੀ ਫਿਰ ਪਛਤਾਏ ਅਵਗੁਣੀ ਵਾਸਤੇ ਨਾ ਇਹ ਲੋਕ ਸੁਖੀਆ ਨਾ ਕੋ ਲੋਕ ਨਾ ਉਹਨੂੰ ਇਹ ਗਿਆਨ ਮਿਲਿਆ ਇਹ ਇਹ ਇੱਥੇ ਐਸ ਗਿਆਨ ਵੱਲ ਇਸ਼ਾਰਾ ਹੈ ਇਹ ਦਾ ਮਤਲਬ ਜਿਹੜਾ ਇਹਦੇ ਵਿੱਚ ਗਿਆਨ ਹੈ ਆ ਜਿਹੜਾ ਗਿਆਨ ਹੈ ਨਾ ਗੁਰਬਾਣੀ ਦਾ ਨਾਤਾ ਗੁਰੂ ਨੂੰ ਇਹ ਗਿਆਨ ਸਮਝ ਹੈ ਕਿ ਇਹ ਨਹੀਂ ਦਾ ਉਸ ਲੋਕ ਜਾਣਦਾ ਤਾਂ ਖਿਆਲ ਹੈ ਜਦ ਪਰ ਪ੍ਰਲੋਕ ਧਿਆਨ ਪ੍ਰਲੋਕ ਦਾ ਧਿਆਨ ਉਹ ਧਿਆਨ ਧਰ ਲਵੇ ਪ੍ਰਲੋਕ ਨੂੰ ਸਮਝ ਲਵੇ ਪ੍ਰਲੋਕ ਕੀ ਹੁੰਦਾ ਉਹਦੀ ਉਹਨੂੰ ਸਮਝ ਆ ਜਵੇ ਬੁੱਝ ਲਵੇ ਪਰ ਲੋਕ ਬੁੱਝਣ ਵਾਲੀ ਗੱਲ ਹੈ ਇਹ ਲੋਕ ਸਮਝਣ ਵਾਲੀ ਗੱਲ ਹੈ ਗਿਆਨ ਸਮਝਣ ਵਾਲੀ ਗੱਲ ਹੁੰਦੀ ਹੈ ਧਿਆਨ ਬੁੱਝਣ ਵਾਲੀ ਗੱਲ ਹੈ ਧਿਆਨ ਮੈਂ ਜਾਣਿਆ ਧਿਆਨ ਮੈਂ ਬੁੱਝਿਆ ਬਾਅਦ ਸੁਣ ਲੈਂਦੇ ਨੇ ਫਿਰ ਧਿਆਨ ਕੀ ਹੋਇਆ ਬਈ ਉਹ ਕੀ ਹੋਇਆ ਉਹ ਧਿਆਨ ਜਿਹੜਾ ਪਹਿਲਾਂ ਸੁਣਿਆ ਸਮਝਿਆ ਹੋ ਗਿਆ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਇਹ ਹਰੋ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਇਹ ਗਿਆਨ ਹੈ ਧਿਆਨ ਨਾ ਧਰਮ ਧਿਆਨ ਨਾ ਤੇ ਧਰਮ ਧਿਆਨ ਸੱਚ ਦਾ ਧਿਆਨ ਧਰਮ ਧਿਆਨ ਸੱਚ ਦਾ ਧਿਆਨ ਅਸਲੀ ਧਰਮ ਦਾ ਧਿਆਨ ਗੁਰਮੁਖੀ ਧਰਮ ਦਾ ਧਿਆਨ ਨਹੀਂ ਹੈ ਨਾਮ ਨੂੰ ਗਿਆਨ ਦਾ ਧਿਆਨ ਨੇ ਗਿਆਨ ਧਿਆਨ ਵੀ ਵਿੱਚ ਆ ਗਿਆ ਬਿਨ ਨਾਵੇਂ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਬਿਨ ਨਾਵੇਂ ਨਿਰਭਉ ਕਹਾ ਤੂੰ ਨਾਮ ਦੇ ਬਿਨਾਂ ਨਿਰਭੈ ਕਿਵੇਂ ਹੋ ਜੂ ਨਾਮ ਦੇ ਬਿਨਾ ਕੋਈ ਨਿਰਭੈ ਨਹੀਂ ਹੋ ਸਕਦਾ ਨਿਰਭੈ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਨਾ ਉਹ ਹਟੇ ਹੋ ਗਏ ਹਟ ਕਰ ਬਰੇ ਨੂੰ ਲਿਖੇ ਪਏ ਆ ਜਿਹੜੇ ਮੂਰਖ ਲੜਕੇ ਮਰ ਜਾਂਦੇ ਨੇ ਨਾ ਉਹ ਬਦਮਾਸ਼ ਵੀ ਤਾਂ ਲੜਕੇ ਮਰੇ ਜਾਂਦੇ ਨੇ ਲੜਾਈਆਂ ਰੋਜ਼ ਕਰਦੇ ਰਹੇ ਨੇ ਉਹ ਨਹੀਂ ਮਰਦੇ ਆਤਵਾਦੀ ਨਹੀਂ ਲੜਕੇ ਮਰਦੇ ਆ ਜਿਹੜੇ ਸੁਸਾਈਡ ਬੰਬਰ ਨੇ ਨਹੀਂ ਲੜਕੇ ਮਰਦੇ ਕਿ ਤੁਸੀਂ ਇਹਨਾਂ ਨੂੰ ਸ਼ਹੀਦ ਮੰਨ ਲੋਗੇ ਪਰ ਉਹ ਤਾਂ ਸ਼ਹੀਦ ਹੈ ਕਹਿੰਦੇ ਨੇ ਇਹ ਅਗਿਆਨਤਾ ਨਿਰਭਉੜੀ ਹੈ ਇਹ ਗੁੱਸੇ ਨਾਲ ਵਰਤਦੇ ਇਹ ਕ੍ਰੋਧ ਅਗਰ ਉਹਨਾਂ ਦੇ ਖਿਲਾਫ ਇਹਨਾਂ ਨੂੰ ਖਤਮ ਕਰ ਦੇਣਾ ਸੀ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਕ੍ਰੋਧ ਸਭ ਸਾਡੇ ਡੰਗ ਮਾਰਨਾ ਹੁੰਦਾ ਸੀ ਉਹਨੂੰ ਮਾਰਦੇ ਨੇ ਲਾਠੀ ਤੋਂ ਕਾਹਦੇ ਮਾਰਦੇ ਡਰਦੇ ਮਾਰਦੇ ਤੇ ਡਰਦੇ ਮਾਰਦੇ ਫਿਰ ਬਿਨ ਨਾਮੇ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਨਿਰਭਉ ਜੀ ਹੁਦਾ ਹੁੰਦਾ ਨਿਰਭਉ ਵਾਲਾ ਲੜਦਾ ਹੋਰ ਗੱਲ ਨਹੀਂ ਨਿਰਭਉ ਬਿਨ ਨਾਮੇ ਨਿਰਭਉ ਨਿਰਭੈ ਕਿਤੇ ਕਾਲ ਤੇ ਕਾਲ ਨਾਲ ਲੜਦਾ ਥੋੜੀ ਹੈ ਕਾਲ ਨਾਲ ਸਾਡੀ ਲੜਾਈ ਥੋੜੀ ਹੈ ਨਾ ਕਾਲ ਲੜਦਾ ਤੇ ਨਾ ਨਾ ਕਾਲ ਨਹੀਂ ਲੜਦਾ ਕਾਲ ਤੋਂ ਡਰਦਾ ਨਹੀਂ ਕਾਲ ਲੜਦੇ ਨੂੰ ਡਰਾਉਂਦਾ ਕਾਲ ਕੁਝ ਵੀ ਨਹੀਂ ਹੈ ਰਾਤ ਨੂੰ ਜਿਹੜਾ ਸਾਨੂੰ ਡਰ ਲੱਗਦਾ ਕਾਹਦਾ ਹੁੰਦਾ ਕਾਹਦਾ ਹੁੰਦਾ ਤੇਰਾ ਕੀ ਹੈ ਹਟ ਵੀ ਜਾਂਦਾ ਡਰ ਉਹ ਹਟ ਵੀ ਜਾਂਦਾ ਉਹ ਗਿਆਨਤਾ ਦਾ ਤੇਰਾ ਹੈ ਜਦੋਂ ਜਦੋਂ ਗਿਆਨਤਾ ਦਾ ਤੇਰਾ ਡਰ ਲੱਗਦਾ ਹੈ ਜਾਂ ਗਿਆਨਤਾ ਚੱਕੀ ਜਾਂਦੀ ਡਰ ਚੱਕਿਆ ਜਾਂਦਾ ਤੇਰੇ ਜੋ ਡਰ ਪੈਦਾ ਹੋਣਾ ਕੁਦਰਤੀ ਗੱਲ ਹੈ ਲਾਈਟਾਂ ਜਗ ਜਾਣ ਨਿਆਣੇ ਡਰਦੇ ਨਹੀਂ ਲਾਈਟਾਂ ਨਾ ਚਲੀਆਂ ਜਾਣ ਨਿਆਣੇ ਉੱਥੇ ਬੈਠੇ ਡਰ ਲੱਗ ਜਾਂਦੇ ਤੁਸੀਂ ਨੂੰ ਸਭ ਮੰਨ ਥਾਕ ਰਹੀ ਕਿ ਵਫੜਾ ਹਾਥ ਨਹੀਂ ਨਾ ਪਾਲ ਥਾਕ ਰਹੀ ਰੁਕਾਵਟ ਆ ਗਈ ਰਾਹ ਦੇ ਥਾਕ ਥਾਕ ਥਾਕ ਰਹੀ ਕਿਵੇਂ ਪੜਾਂ ਥੱਕ ਗਈ ਥੱਕ ਰਹੀ ਕਿ ਆਪਣਾ ਥੱਕ ਗਈ ਤੁਰਦੀ ਤੁਰਦੀ ਬੜੇ ਧਰਮ ਧਾਰਨ ਕੀਤੇ ਨੇ ਬੜਿਆਂ ਕੁਝ ਨਹੀਂ ਇਸ ਕਰਕੇ ਥੱਕ ਕੇ ਛੱਡੇ ਦਿੱਤਾ ਵੀ ਇਹ ਤੇ ਉਪੜੇ ਨਹੀਂ ਬੜ ਬਹੁਤ ਐਨ ਛੱਡਿਆ ਹੋਇਆ ਹੈ ਕੰਮ ਵੀ ਲੋ ਜੀ ਇਹਦੇ ਵਿੱਚੋਂ ਕੁਝ ਨਿਕਲਦਾ ਹੀ ਨਹੀਂ ਹੈ ਧਰਮ ਚੋਂ ਇਹਦਾ ਚਰਚਾ ਜਿੰਨੀ ਮਰਜ਼ੀ ਲੱਸੀ ਦੀ ਲੜਾਈ ਕੀ ਹੈ ਜਿੰਨੀ ਮਰਜ਼ੀ ਵਧਾ ਉਹ ਧਰਮ ਚਰਚਾ ਨੂੰ ਲੜਾਈ ਸਮਝਦੇ ਅਸਲੀ ਧਰਮ ਚੁੱਪ ਕਰਾਉਣ ਵਾਲਾ ਨਹੀਂ ਨਾ ਕੋਈ ਹੈ ਠਾਕ ਰਹੀ ਕਿ ਵਪੜ ਸਾਰੀ ਸ੍ਰਿਸ਼ਟੀ ਧੱਕੀ ਹੋਈ ਆ ਸਾਰੀਆਂ ਮੱਤਾਂ ਧੱਕੀਆਂ ਪਈਆਂ ਨੇ ਇਸ ਕਰਕੇ ਛੱਡ ਦਿੱਤਾ ਹਾਥ ਨਹੀਂ ਨਾ ਪਾਰ ਨਾ ਤਾਂ ਉਹਨਾਂ ਨੂੰ ਉਹਦਾ ਥਾ ਇੱਕ ਦੇ ਗਿਆਨ ਦੀ ਸਿਰਾਂ ਨਹੀਂ ਪਤਾ ਲੱਗਦਾ ਕਿ ਮੈਂ ਉੱਪੜੀਏ ਕਿੱਧਰ ਨੂੰ ਜਾਈਏ ਕਿਵੇਂ ਵਾਪਰੀ ਨਾ ਪਾਰ ਪਾ ਸਕਦੇ ਸਮਝੇ ਨਹੀਂ ਆਈ ਸਰਕਾਰਾ ਕਿਵੇਂ ਜਿਹਨੂੰ ਸਮਝੇ ਨਹੀਂ ਆਈ ਗੱਲ ਦੀ ਵੀ ਛਟਕਾਰੇ ਦੀ ਵਿਧੀ ਨਹੀਂ ਸਮਝ ਆਈ ਉਹ ਫਿਰ ਛੱਡਿਆ ਹੋਇਆ ਉਹਨਾਂ ਨੇ ਕਬੇ ਛੱਡਤਾ ਬਾਕੀ ਧਰਮਾਂ ਨੇ ਕਬੇ ਛੱਡਿਆ ਹੋਇਆ ਉਹਨਾਂ ਨੇ ਕਿਹਾ ਵੀ ਪੁੰਨ ਕਰ ਲੋ ਭਾਈ ਦਾਨ ਕਰ ਲੋ ਆ ਕਰ ਲੋ ਉਹ ਕਰ ਲੋ ਇਹ ਸਰ ਇਹ ਕੀ ਹੈ ਇਹ ਫੁੱਲ ਪੈਦਾ ਟੱਕ ਜਾਣ ਵਾਸਤੇ ਸਾਰੀ ਕਾਰਵਾਈ ਕਰ ਰਹੇ ਨੇ ਸਾਰੇ ਤਾਂ ਗੁਰਦਾਰੇ ਚ ਪਿਉੜੇ ਹੋਇਆ ਫਲ ਕਾਰਨ ਫੁੱਲੀ ਬਣ ਰਹੇ ਜਿਹੜੇ ਕਰਮ ਕਾਂਡ ਨੇ ਜੇ ਇਮਾਨਦਾਰੀ ਨਾਲ ਵੀ ਕੋਈ ਕਰੇ ਹੋਰ ਕੁਛ ਨਾ ਮੁੱਗੇ ਦੇਖੀ ਕਰ ਦਰਿਆ ਵਿੱਚ ਡਾਲ ਅੜੀ ਗੱਲ ਜੇ ਰੱਖ ਕੇ ਚੱਲਣ ਤਾਂ ਉਹਨਾਂ ਨੂੰ ਗਿਆਨ ਮਿਲ ਜਾਂਦਾ ਕਿਵੇਂ ਨਾ ਪਵੇ ਜਿਹੜੇ ਲੋਕ ਚੱਲੇ ਨੇ ਉਹ ਇਹ ਗਿਆਨ ਉਹਨਾਂ ਨੂੰ ਮਿਲ ਗਿਆ ਉਹ ਅੱਗੇ ਵੱਧਦੇ ਚਲੇ ਜਾਂਦੇ ਅੱਗੇ ਵੱਧਦੇ ਚਲੇ ਜਾਂਦੇ ਜੇ ਕੁਝ ਨਾਲ ਦੀ ਨਾਲ ਪੁੱਗੀ ਜਾਵੇ ਫਿਰ ਤਾਂ ਇਹ ਹੈ ਬਈ 60 ਰੁਪਏ ਦਾ ਵਧੀਆ ਹੁੰਦਾ 50 ਰੁਪਏ ਕਮਾਣ ਵੀ 10 ਰੁਪਏ ਕੱਲ ਨੂੰ ਨਹੀਂ ਵਧੀਆ ਦੇ ਦੇ ਫਿਰ ਫਿਰ ਤਾਂ 10 ਰੁਪਏ ਦਾ ਹਾਰ ਹੋ ਜਾਂਦੇ ਨੇ ਫਿਰ ਇਹ ਔਰ ਇਹ ਲੋਕ ਕਰਦੇ ਜਿਹੜੇ ਬਦਮਾਤੇ ਨੇ ਉਹ ਬਦਮੀ ਵੀ ਨਸ਼ਾਈ ਹੈ ਹੰਕਾਰ ਜਿਹੜੇ ਹੰਕਾਰੀ ਲੋਕ ਨੇ ਉਹ ਤਾਂ ਜਿੰਨੇ ਸੇਵਾ ਥੋੜੀ ਮੰਗਣ ਬਹੁਤਾ ਲੈ 50 ਰੁਪਏ 60 10 ਰੁਪਏ ਦਾ ਕਰਦੇ ਬੁੱਧੜ ਬਹੁਤਾ ਹੀ ਹੋ ਗਿਆ ਨਾ ਆ ਗੱਲ ਉਹ ਕਰ ਰਹੇ ਅੱਜ ਦਿਹਾੜੀ ਦੇ ਤਾਂ 50 ਰੁਪਏ ਕਮਾਏ ਨਾ 60 ਰੁਪਏ ਦਾ ਤੂੰ ਉਧਾਰ ਹੋ ਕਰੇ 10 ਰੁਪਏ ਫਾਤੂ ਕਰਜ਼ਾ ਕਰ ਰਹੇ ਆ ਤਾਂ ਲੋਕ ਉਹ ਕਰ ਰਹੇ ਨੇ ਫਿਰ ਉਹਨਾਂ ਨੂੰ ਨਾਮ ਕਿੱਥੋਂ ਮਿਲ ਜੂਗਾ ਨਾਮ ਉਹਨਾਂ ਦੀ ਹੈ ਨਹੀਂ ਹੈ ਹਾਂ ਜੇ ਉਹ ਕਹਿੰਦਾ ਪਰਮੇਸ਼ਰ ਨੂੰ ਵੀ ਜੋ ਮੈਂ ਕੀਤਾ ਹੈ ਤੂੰ ਜਮਾ ਕਰ ਲੈ ਮੈਂ ਤਾਂ ਕੁਝ ਲੈਣਾ ਹੀ ਨਹੀਂ ਤੂੰ ਆਪੇ ਲਈ ਜਿਹੜਾ ਮੇਰੇ ਫਾਇਦੇ ਵਾਸਤੇ ਹੈ ਮੈਨੂੰ ਨਹੀਂ ਪਤਾ ਮੈਂ ਕੀ ਮੰਗਣਾ ਜਿਹੜਾ ਮੈਨੂੰ ਚਾਹੀਦਾ ਤੂੰ ਆਪ ਦੇ ਉਹਦਾ ਜਮਾ ਹੁੰਦਾ ਜੇ ਗੁਰਦਾਰੇ ਕੋਈ ਸੇਵਾ ਕਰਕੇ ਲੰਗਰ ਦੇ ਭਾਂਡੇ ਮਾਂਜ ਕੇ ਇਹ ਕਹੇ ਵੀ ਮੈਨੂੰ ਨਹੀਂ ਪਤਾ ਮੈਂ ਕੀ ਮੰਗਣਾ ਬਾਕੀ ਪਦਾਰਥ ਤਾਂ ਤੂੰ ਦੇਈ ਜਾਂਦਾ ਸਾਰੇ ਅਣਮੁੱਗੇ ਇਹਨਾਂ ਸਾਰੇ ਉਹਨਾਂ ਦੇ ਇਹ ਤੂੰ ਜਿਹੜਾ ਕੁਝ ਦੇਣਾ ਮੈਨੂੰ ਆਪੇ ਦੇ ਦੀ ਜਾਂ ਤੇਰੀ ਮਰਜ਼ੀ ਹੋ ਜਾ ਦੇ ਦੀ ਇਹ ਆਇਨਾ ਕਹੇ ਮੈਨੂੰ ਸਬੂਤ ਦੇ ਚੰਗੀ ਬੁੱਧੀ ਦੇ ਆਪਣੇ ਵਾਲੀ ਬੁੱਧੀ ਦੇ ਬਸ ਉਹ ਵੀ ਠੀਕ ਹੈ ਜੇ ਬੁੱਧ ਮੰਗਲ ਵਿੱਚ ਕੁਝ ਬਣਾ ਮੰਗੇ ਬੁੱਧ ਮੰਗਲੇ ਰੋ ਸਬੂਤ ਸਬੂਤ ਦਾ ਪ੍ਰਗਾਸ ਕਰ ਬਸ ਇਹ ਬੁੱਗਿਆ ਜਾ ਸਕਦਾ ਵਧੀਆ ਗੱਲ ਹੈ ਉਹਦੇ ਨਾਲ ਸਬੂਤ ਨਾਲ ਗੁਰਬਾਣੀ ਆਪੇ ਸਮਝ ਚੋਦੀ ਚਲੀ ਗਈ ਤੁਹਾਡੇ ਸਬੂਤ ਮੰਗੋ ਜੇ ਮੰਗਣੀ ਸਬੂਤ ਦਸ ਪਾਛਾ ਨੇ ਮੰਗੀ ਹੈ ਰਚੂ ਚਰਿਤਰ ਵਿਚਿਤਰ ਤੋਏ ਕਰੋ ਸਬੁੱਧ ਬਰਵਾਸ ਜਿਹਦਾ ਚੰਡੀ ਚਰਿਤਰ ਲਿਖਣ ਲੱਗੇ ਪਹਿਲਾਂ ਪਹਿਲਾਂ ਹੀ ਸ਼ਲੋਕ ਹੋਏ ਲਿਖਦੇ ਨੇ ਸਮਝੇ ਪਹਿਲਾ ਹਾਂ ਨਾਮ ਚੰਡ ਕਾ ਜਾਸ ਹਾਂ ਨਾਮ ਚੰਡ ਕਾ ਜਾਸ ਪਹਿਲੀ ਦੋ ਲਫ਼ਜ਼ ਹੋਰ ਨੇ ਪਰਬੁੱਧ ਕਰਨ ਪਰਬੁੱਧ ਕਰਨ ਸਭ ਭੈ ਹਰਣ ਪਰਬੁੱਧ ਜੋ ਮੇਰੀ ਬੁੱਧੀ ਜਿੱਥੇ ਹੈਗੀ ਉਹ ਤੋਂ ਹੋਰ ਬੁੱਧੀ ਅੱਗੇ ਦੇਣੀ ਪ੍ਰਬੁੱਧ ਕਰਨਾ ਪ੍ਰਬੋਧ ਕਰਨਾ ਜਿੰਨਾ ਗਿਆਨ ਹੈਗਾ ਉਹ ਤੇ ਹੋਰ ਗਿਆਨ ਚਾੜ ਦੇਣਾ ਯਾਨੀ ਪਹਿਲਾਂ ਕੋਟ ਕੀਤਾ ਹੋਇਆ ਕਿਸੇ ਰੰਗ ਦਾ ਉੱਤੇ ਹੋਰ ਕੋਟ ਕਰ ਦੇਣਾ ਜਿੰਨੇ ਕੋਟ ਕਰਾਂਗੇ ਉਹ ਚਮਕੀ ਜਾਂਦੇ ਫਿਰ ਤੇ ਗਿਆਨ ਦਾ ਕੋਟ ਹੋਰ ਚਾੜ ਦੇ ਪ੍ਰਬੁੱਧ ਕਰਨ ਸਭ ਪੈ ਹੜ ਨਾਮ ਚੰਡ ਕਾ ਜਾਸ ਜਿਹਨੂੰ ਮੈਂ ਚੰਡੀ ਕਹਿਣਾ ਉਹ ਉਹ ਚੰਡੀ ਹੈ ਜਿਹੜੀ ਬੁੱਧੀ ਤੇ ਬੁੱਧੀ ਹੋਰ ਤੇਜ਼ ਕਰੀ ਜਾਂਦੀ ਹੈ ਲਾਈਟ ਤੇਜ਼ ਕਰੀ ਜਾਂਦੀ ਹੈ ਰਜੋ ਚਰਿੱਤਰ ਵਿਚਿੱਤਰ ਤੋਏ ਮੈਂ ਤੇਰਾ ਚਰਿੱਤਰ ਵਿਚਿੱਤਰ ਚਰਿੱਤਰ ਵਿਚਿੱਤਰ ਉਹ ਹੁੰਦਾ ਜਿਹੜਾ ਪਹਿਲਾਂ ਕਿਸੇ ਨੇ ਰਚਿਆ ਨਾ ਹੋਵੇ ਪਹਿਲਾਂ ਨਾ ਵੱਖਰੀ ਰਚਨਾ ਰਚਣੀ ਚਾਹੁੰਦਾ ਉਪਮਾ ਨਵੀਂ ਦੇਣੀ ਚਾਹੁੰਦਾ ਉਪਮਾ ਨਹੀਂ ਦਿੱਤੀ ਹੈ ਸਾਰੀ ਰਚੂ ਚਰਿੱਤਰ ਵਿਚਿੱਤਰ ਤੋਇ ਕਰੋ ਸੁਬੁੱਧ ਪ੍ਰਗਾਸ ਮੇਰੀ ਬੁੱਧੀ ਆ ਨੂੰ ਸੁਬੁੱਧ ਜਿਹੜੀ ਹੈਗੀ ਤਾਂ ਦਿੱਤੀ ਉਹ ਚ ਹੋਰ ਚਾਲੂ ਲਗਾ ਇਹ ਤਾਂ ਗੁਰੂ ਨੇ ਉਗੀ ਇਹ ਬੁੱਕਿਆ ਨਾ ਸਾਜਣ ਸੇ ਇਹ ਬੁੱਕੜ ਦੀ ਹਾਲਤ ਹੈ ਤਾਂ ਉਹ ਭਗੋ ਮੰਗਣਾ ਮੰਗਣ ਢੀਕਾ ਹਰ ਜਸ ਗੁਰ ਤੇ ਮੰਗਣਾ ਜਸ ਕਰਨਾ ਤੇਰਾ ਤੇਰਾ ਜਸ ਕਰਨਾ ਮੈਨੂੰ ਬੁੱਧੀ ਦੇ ਨਾ ਸਾਜਣ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾ ਸਾਜਣ ਸੇ ਰੰਗਲੇ ਸੱਜਣ ਵਰਗਾ ਰੰਗਦਾਰ ਇੱਥੇ ਕੋਈ ਹੈ ਹੀ ਨਹੀਂ ਸੱਚ ਦਾ ਰੰਗ ਸੱਜਣ ਦਾ ਰੰਗ ਸੱਚ ਦਾ ਸੱਚ ਦਾ ਰੰਗ ਚੜਦਾ ਕਿਸ ਪੈ ਕਰੀ ਪੁਕਾਰ ਉਹ ਯਾਰ ਅਗਲਾ ਕੋਈ ਹੈ ਹੀ ਨਹੀਂ ਹੁਣ ਮੈਂ ਕਿਹਨੂੰ ਕਹਾਂ ਵੀ ਮੈਨੂੰ ਉਹ ਰੰਗ ਰੰਗ ਦੇ ਨਾ ਸਾਜਣ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਕਿਹਨੂੰ ਪੁਕਾਰ ਕਰੀਏ ਹੋਏ ਜੇ ਰੰਗ ਦੀ ਉਹ ਜਿਹੜਾ ਰੰਗਲਾ ਨਹੀਂ ਕੋਈ ਹੈਗਾ ਉਹ ਜਿਹੜਾ ਰੰਗਲਾ ਹੁੰਦਾ ਰੰਗਣ ਵਾਲਾ ਰੰਗ ਦਾ ਕੌਣ ਹੁੰਦਾ ਹੈ ਆਪ ਰੰਗ ਦਾ ਰੰਗਣ ਵਾਲਾ ਜੇ ਥੀਏ ਸਾਹਿਬ ਐਸਾ ਰੰਗ ਰੋਡੀਟ ਜੇ ਸਾਹਿਬ ਆਪ ਰੰਗ ਦਵੇ ਸੱਜਣ ਫੇਰ ਰੱਬ ਇਹ ਜਾਨੀ ਹੋਰ ਕਿੱਥੇ ਬਣ ਸਕਦਾ ਤਾਂ ਨਾਨਕ ਲੰਗਣ ਵਾਲਾ ਆਪ ਸਹਿਬ ਚਾਹੀਦਾ ਸਾਜਣ ਚਾਹੀਦਾ ਲੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਨਾ ਨੀੜ ਕਿਤੇ ਹੋ ਰਹਿ ਜਾ ਰੰਗ ਤੁਹਾਨੂੰ ਨਹੀਂ ਮਿਲੂਗਾ ਐ ਜੇ ਰੰਗ ਜੇ ਰੰਗ ਨਾਮ ਦਾ ਰੰਗ ਸਾਜਣ ਆਪ ਚੜਦਾ ਉਹਦੇ ਕੋਲ ਰੰਗਾ ਉਹ ਚੜਦਾ ਦੇਖੋ ਰੰਗ ਵੀ ਉਹਦਾ ਚੜਦਾ ਵੀ ਉਹ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮਿਲੇ ਮਿਲਣ ਹਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਹੁਣ ਇੱਕ ਜਾਣੇ ਕਿਵੇਂ ਜੇ ਪ੍ਰਿਉ ਪ੍ਰਿਉ ਕਰੇ ਤਾਂ ਫਿਰ ਮਿਲ ਲੈਂਦਾ ਮਿਲਣ ਹਾਰ ਫਿਰ ਆ ਵਿਚਾਰ ਦਿੰਦਾ ਜਿਨੀ ਵਿਛੋੜੀ ਸੋ ਸੀ ਗੁਰ ਕੇ ਹੇਤ ਅਪਾਰ ਜਿਨ ਵਿਛੋੜੀ ਵਿਛੋੜੀ ਕਿਨੇ ਹੈ ਕਰਕੇ ਦੇਵ ਨੇ ਵਿਛੋੜੀ ਹੈ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੈ ਸ਼ਬਦ ਲਿਓ ਛੱਡੀ ਕਾਸੀ ਜਦ ਨਹੀਂ ਸੀ ਬਦਲਦੀ ਸੰਸਾਰੀ ਸੰਸਾਰ ਨੂੰ ਨਹੀਂ ਸੀ ਛੱਡਦੀ ਸੰਸਾਰ ਸੱਚ ਕੌੜਾ ਲੱਗਦਾ ਸੀ ਝੂਠ ਮਿੱਠਾ ਲੱਗਦਾ ਸੀ ਉਹਨੇ ਕਿਹਾ ਦਫਾ ਹੋ ਹੁਣ ਸੱਚ ਮਿੱਠਾ ਲੱਗਦਾ ਸੱਜਣ ਦੀ ਗੱਲ ਹੁਣ ਭਾਲਦੀ ਹੈ ਮਾਇਆ ਦੇਖ ਲਈ ਨਾ ਮਾਇਆ ਦੇ ਸਾਰੇ ਸਵਾਦ ਦੇਖ ਲੈ ਮਾਇਆ ਸਾਰੀ ਦੇਖ ਲਈ ਚੱਕ ਕੇ ਵੀ ਇਹ ਕੁਝ ਨਹੀਂ ਰੱਖਿਆ ਬੱਚੇ ਪੱਥਰ ਛੱਟ ਕੇ ਹੀ ਵੀ ਕਹਾਂ ਦਾ ਪੱਥਰ ਹੈ ਹੁਣ ਪ੍ਰਿਯੋ ਪ੍ਰਿਯੋ ਕਰੇ ਜਿਨੀ ਵਿਛੋੜੀ ਸੋ ਮੇਲ ਸੀ ਫਿਰ ਜਿਨਾ ਵਿਛੋੜੀਓ ਮੇਲ ਨੂੰ ਪ੍ਰਿਯੋ ਹੀ ਹੈ ਗੁਰ ਕੇ ਹੇਤ ਅਪਾਰ ਪਰ ਬੇਲੂ ਕਿਉਂ ਤੇਰੇ ਕੀ ਗੁਣ ਚਾਹੀਦਾ ਹੈ ਵੇਲਣ ਦੀ ਸ਼ਰਤ ਕੀ ਹੈ ਗੁਰ ਕੇ ਹੇਤ ਅਪਾਰ ਗੁਰ ਕੇ ਹੇਤ ਅਪਾਰ ਜੇ ਅਪਾਰ ਹੇਤ ਹੋ ਜਿਹੜਾ ਗਿਆਨ ਹੈ ਨਾ ਆ ਗੁਰ ਗਿਆਨ ਜੇ ਦੜ ਇਹਨੂੰ ਇਹ ਸਮਝ ਆ ਗਈ ਇਹ ਜਿਹੜਾ ਗਿਆਨ ਹੈ ਗੁਰ ਹੈ ਨਾ ਜਿਹੜਾ ਹੈ ਗਿਆਨ ਇਹ ਜਿੰਨਾ ਮੇਰਾ ਇਹ ਹਿਤਕਾਰੀ ਹੈ ਇੰਨਾ ਹੋਰ ਕੋਈ ਸੰਸਾਰ ਜਿਤਕਾਰੀ ਚੀਜ਼ ਨਹੀਂ ਮੇਰੇ ਵਾਸਤੇ ਜਿੰਨਾ ਮੇਰੇ ਵਾਸਤੇ ਲਾਭਦਾਇਕ ਹੈ ਉਹਨਾਂ ਹੋਰ ਕੁਝ ਲਾਭਦਾਇਕ ਨਹੀਂ ਹੈ ਸਭ ਤੋਂ ਕੀਮਤੀ ਜਿੱਦਣ ਉਹਨੇ ਗੁਰ ਗਿਆਨ ਨੂੰ ਬਦਲ ਲਿਆ ਉਦੋਂ ਮੈਨੂੰ ਪਹਿਲਾਂ ਨਹੀਂ ਮਿਲਦਾ ਕਿਉਂਕਿ ਗਿਆਨ ਉਹਦਾ ਹੀ ਹੈ ਜਿੱਦਣ ਉਹਦੀ ਗੱਲ ਨੂੰ ਸਭ ਤੋਂ ਕੀਮਤ ਦੇਤੀ ਜ਼ਿਆਦਾ ਉਦੋਂ ਮਿਲਾ ਲੂ ਕਿਉਂਕਿ ਜੋ ਕਹੂ ਉਹੀ ਮੰਨ ਲਿਆ ਅੱਖਾਂ ਵਿੱਚ ਕੇ ਗੁਰ ਕੇ ਹਿਤ ਅਪਾਰ ਹਿਤ ਅਪਾਰ ਹਿਤ ਵਿੱਚ ਬੁੱਧੂ ਆਪਣੇ ਹੇਤ ਹੁੰਦਾ ਜਿਹੜੀ ਸਾਡੇ ਹੇਤ ਕੱਢ ਕਰਦਾ ਜਦੋਂ ਆਪਣਾ ਫਾਇਦਾ ਨਜ਼ਰ ਆਉਂਦਾ ਜੇ ਜਿੱਥੇ ਨੂੰ ਆਪਣਾ ਲਾਭ ਨਜ਼ਰ ਆਉਂਦਾ ਨਾ ਸਭ ਤੋਂ ਜ਼ਿਆਦਾ ਫਿਰ ਹੇਤ ਅਪਾਰ ਇਹਦੇ ਵਿੱਚ ਮੇਰਾ ਹੀ ਮੇਰਾ ਭਲਾ ਹੈ ਸਤਗੁਰ ਦਾ ਕੋਈ ਨਾ ਨੁਕਸਾਨ ਹੈ ਨਾ ਉਹਦਾ ਭਲਾ ਫੇਰ ਉਹ ਬੁਲਾਊਗਾ ਲੋ ਬੁਲਾਉਂਦਾ ਨਹੀਂ ਜੇ ਜੋ ਚਿੱਟੀ ਆ ਉਹਨਾਂ ਜਰੂਰ ਨਹੀਂ ਬੁਲਾਉਂਦਾ ਜਿੰਨਾ ਜਰ ਕਰੇ ਹੋਰ ਚੀਜ਼ ਦੀ ਇੰਪੋਰਟੈਂਸ ਵੀ ਹੈ ਨਾਲ ਇਸ ਗਿਆਨ ਦੇ ਨਾਲ ਕੋਈ ਦੁਨਿਆਵੀ ਹੋਰ ਚੀਜ਼ ਕੁਝ ਵੀ ਆ ਚਾਹੇ ਦੂਜੀ ਚੀਜ਼ ਚਾਹੇ ਉਹ ਪੁਨਰਦਾਨ ਹੈ ਚਾਹੇ ਚੰਗੇ ਕਰਮ ਨੇ ਕਿਸੇ ਚੀਜ਼ ਦੀ ਹੋਰ ਇੰਪੋਰਟੈਂਸ ਹੈ ਗਿਆਨ ਤੇ ਵਿਰੋਧ ਸਿਰਫ ਗਿਆਨ ਤੇ ਮਿਲੋ ਉਹਨਾਂ ਚੱਡੀ ਬਲੋ ਚਾਹੇ ਉਹ ਅੱਖਾਂ ਨੂੰ ਦੇਖਣ ਵਾਲੀ ਚੀਜ਼ ਦੀ ਇੰਪੋਰਟੈਂਸ ਹੈ ਚਾਹੇ ਕੰਨਾਂ ਨੂੰ ਸੁਣਨ ਵਾਲੀ ਚੀਜ਼ ਦੀ ਇੰਪੋਰਟੈਂਸ ਹੈ ਚਾਹੇ ਦਿਮਾਗ ਦੇ ਵਿੱਚ ਸੋਚਣ ਵਾਲੀ ਚੀਜ਼ ਦੀ ਇੰਪੋਰਟੈਂਸ ਬਿਲਕੁਲ ਨਹੀਂ ਗੁਰਬਾਣੀ ਦਾ ਗਿਆਨ ਇੰਪੋਰਟੈਂਟ ਹੈ ਸਭ ਤੋਂ ਜ਼ਿਆਦਾ ਜੋ ਗੱਲ ਗੁਰੂ ਨੇ ਕਹੀ ਹੈ ਉਹ ਗੁਰੂ ਤੋਂ ਵੀ ਇੰਪੋਰਟੈਂਟ ਹੈ ਸਤਗੁਰ ਨੇ ਜੋ ਕਿਹਾ ਸਤਗੁਰ ਤੋਂ ਇੰਪੋਰਟੈਂਟ ਉਹਦਾ ਕਿਹਾ ਹੋਇਆ ਵਚਨ ਜਿੱਦਣ ਇਹ ਮੰਨ ਲਿਆ ਉਧਰ ਬੁਲਾਉ ਵਰਨਾ ਨਹੀਂ ਬੁਲਾਉ ਕਿਸ ਗਰਾਊਂਡ ਤੇ ਇਹ ਗੱਲ ਕਹਿਤੀ ਬੜੀ ਕੌੜੀ ਗੱਲ ਹੈ ਬੜੀ ਕੌੜੀ ਗੱਲ ਲੱਗੂਗੀ ਇਹ ਵੀ ਜਦੋਂ ਗੁਰੂ ਨਾਨਕ ਤੋਂ ਇੰਪੋਰਟੈਂਟ ਗੁਰੂ ਨਾਨਕ ਦੀ ਬਾਣੀ ਲੱਗੀ ਸਾਨੂੰ ਕਈ ਹੋਈ ਗੱਲ ਲੱਗੀ ਉਦੋਂ ਮਿਲਾਂਗੇ ਵਰਨਾ ਨਹੀਂ ਮਿਲਣਾ ਕੋ ਸਤਗੁਰ ਕੋ ਸਭ ਕੋ ਦੇਖ ਲਓ ਜੇਤਾ ਜਗਤ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਜੇ ਤਾਂ ਗੁਰੂ ਨਾਨਕ ਛੱਡ ਦਿੱਤਾ ਸੀ ਬੋਲਣ ਵਾਲੇ ਭਗਤ ਛੱਡ ਦਿੱਤੇ ਉਹਨਾਂ ਦੇ ਗਿਆਨ ਨਾਲ ਜੁੜ ਗਏ ਉਹਨਾਂ ਦੇ ਬੋਲਾਂ ਨਾਲ ਜੁੜ ਗਏ ਬੋਲਾਂ ਨਾਲ ਨਹੀਂ ਜੁੜੇ ਗਿਆਨ ਨਾਲ ਜੁੜ ਗਏ ਬੋਲਾਂ ਦੇ ਵਿੱਚੋਂ ਜੋ ਰੜਕ ਕੇ ਕੱਢਿਆ ਉਹਦੇ ਨਾਲ ਜੁੜ ਗਏ ਬੋਲਾਂ ਨਾਲ ਗੁਰਬਾਣੀ ਯਾਦ ਕਰ ਲਾਂਗੇ ਜੇ ਬੋਲਾਂ ਦੀ ਗੱਲ ਕਰ ਲਈਏ ਬਾਣੀ ਯਾਦ ਕਰ ਲਾਂਗੇ ਗਿਆਨ ਦੀ ਗੱਲ ਰੜਕ ਕੇ ਲੱਸੀ ਇੱਕ ਪਾਸੇ ਕਰ ਦਾਂਗੇ ਵੱਖਣ ਇੱਕ ਪਾਸੇ ਕਰ ਲਾਂਗੇ ਜਦੋਂ ਉਸ ਮੱਖਣ ਨੂੰ ਇੰਪੋਰਟੈਂਸ ਦੇਤੀ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਗੁਰ ਵੀ ਛੱਡਦਾ ਉਹਦੀ ਕਰਨੀ ਵੀ ਛੱਡਦੀ ਜਿੰਨਾ ਜਰੇ ਨਹੀਂ ਕਰਦੇ ਕੱਖ ਨਹੀਂ ਲੋ ਔਰ ਗੱਲ ਬੜੀ ਕੌੜੀ ਹੈ ਗੱਲ ਸੱਚੀ ਹੈ ਹਰਖ ਤੇ ਥੱਲੇ ਉਤਰ ਨਹੀਂ ਵੇ ਸਿੱਖਾਂ ਦੇ ਔਖੀ ਗੱਲ ਉਤਰ ਨਹੀਂ ਵੇ ਜੀ ਗੁਰਮੁਖ ਦੇ ਉਤਰ ਨੂੰ ਸਿੱਖ ਦੇ ਉਤਰ ਨਹੀਂ ਵੇ ਇਹ ਜਿਹੜੇ ਸੋ ਕਾਰਡ ਸਿੱਖ ਨੇ ਇਹਨਾਂ ਦੇ ਨਹੀਂ ਉਤਰਦੇ ਨਾ ਇਹਨਾਂ ਨੂੰ ਲੋੜ ਵੀ ਨਹੀਂ ਇਹਨਾਂ ਨੂੰ ਲੋੜ ਵੀ ਨਹੀਂ ਹੈ ਉਹਦੀ ਉਸ ਅਵਸਥਾ ਦੀ ਨੂੰ ਲੋੜ ਵੀ ਹੈ ਇਹਨਾਂ ਦਾ ਸਾਥਿਆ ਮਿਲ ਜੂ ਇਹਨੂੰ ਘੁੱਟ ਲੈਣ ਆ ਲੋੜ ਹੈ ਹਲੇ ਨੂੰ